ਆਦ ਕੋ ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ ਆਦ ਕੋ ਕਵਨ ਵਿਚਾਰ ਕਥੀਲੇ ਸਵਾਲ ਸੀਗਾ ਜਿਹੜਾ ਆਦ ਹੈ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਨਾ ਹੋਈ ਉਹ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਜੇ ਉਹਦੀ ਵਿਚਾਰ ਕਰਨੀ ਹੋਵੇ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹਦਾ ਤੁਸੀਂ ਕਿਵੇਂ ਕਥਨ ਕਰੋਗੇ ਉਹਦਾ ਕੋਈ ਦੱਸੋ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਗੱਲ ਕੋਈ ਇਹਨਾਂ ਦੇ ਗ੍ਰੰਥਾਂ 'ਚ ਅੱਡ-ਅੱਡ ਗੱਲਾਂ ਸ੍ਰਿਸ਼ਟੀ ਰਚਨਾ ਬਾਰੇ ਜਿੱਦੂ ਮਤ ਦੇ ਵਿੱਚ ਵੱਖਰੀਆਂ ਵੱਖਰੀਆਂ ਗੱਲਾਂ ਕਰਕੇ ਉਹਨਾਂ ਨੇ ਨਾਨਕ ਤੋਂ ਪੁੱਛਿਆ ਵੀ ਤੁਸੀਂ ਤਾਂ ਸਾਰੇ ਧਰਮ ਵੀ ਰਿਜੈਕਟ ਕਰਦੇ ਹੋ ਬੱਤਾ ਵੀ ਰਿਜੈਕਟ ਕਰਤੀਆਂ ਆਦ ਬਾਰੇ ਤੁਸੀਂ ਦੱਸੋ ਜਦ ਤੁਸੀਂ ਸੀ ਪੈਦਾ ਹੋਈਓ ਤਾਂ ਪਹਿਲਾਂ ਦੀ ਪੋਜੀਸ਼ਨ ਕੀ ਸੀ ਉਹ ਇਸ ਸਵਾਲ ਦਾ ਜਵਾਬ ਹੁਣ ਫਿਰ ਆਦ ਬਾਰੇ ਉਹਨਾਂ ਨੇ ਜੀਵ ਬਾਰੇ ਫਿਰ ਕਿਹਾ ਦੂਜੇ ਪਦੇ ਦੇ ਵਿੱਚ ਪੁੱਛਿਆ ਕਵਣ ਤੇ ਆਵੇ ਕਵਣ ਜਾਏ ਕਹਾ ਤੇ ਆਵੇ ਕਹਾ ਜਾਏ ਕਹਾ ਰਹੇ ਸਮਾਈ ਜੀਵ ਕਿੱਥੋਂ ਆਉਂਦਾ ਕਿੱਥੇ ਜਾਂਦਾ ਕਿੱਥੇ ਸੋਦਾ ਦੋ ਪਦੇ ਸਵਾਲ ਦੇ ਹੀ ਦੇ ਵਿੱਚ ਇਹਦੇ ਵਿੱਚ ਜਵਾਬ ਦਿੱਤਾ ਉਹਨੇ ਆਦ ਕੋ ਵਿਸਮਾਦ ਵਿਚਾਰ ਕਥੀ ਕਥੀਅਲ ਜੇ ਆਦ ਦਾ ਕਥਨ ਕਰਨਾ ਹੋਵੇ ਬਸ ਉਹਦਾ ਦੇਖਾ ਹੀ ਪ੍ਰਵਾਨ ਉਹ ਕਥਨ ਤੋਂ ਭਰਿਆ ਵਿਸਵਾਦ ਰਹੀ ਹੈ ਆਦ ਵਿੱਚ ਜਦ ਪਹੁੰਚਦੇ ਹਾਂ ਆਦ ਕੀਆ ਆਦ ਆਤਮ ਦਰਸ਼ਨ ਜਿਹੜਾ ਇੱਕ ਦਾ ਦਰਸ਼ਨ ਆਵਾਜ਼ ਦਾ ਦਰਸ਼ਨ ਬਸ ਉਹ ਵਿਸਵਾਦ ਹੈ ਦੱਸਿਆ ਨਹੀਂ ਜਾ ਸਕਦਾ ਉਹ ਦੇਖਾ ਹੀ ਪ੍ਰਵਾਨ ਹੈ ਕਹਿਵੇ ਕੋ ਸੋਭਾ ਨਹੀਂ ਦੇਖਾਈ ਤਬੋ ਦੇਖਤੇ ਹੀ ਕਰੋ ਉਹਦਾ ਤਾਂ ਵਿਸਵਾਦ ਹੈ ਵਿਸਵਾਦ ਵਾਲੀ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਵਿਸਵਾਦ ਹੈ ਉਹ ਬਿਆਨ ਤੋਂ ਪਰੇ ਉਹ ਬਿਆਨ ਤੋਂ ਪਰੇ ਸੁਣ ਨਿਰੰਤਰ ਬਾਸ ਲਿਆ ਹਾਂ ਇੱਕ ਗੱਲ ਦੱਸੀ ਜਾ ਸਕਦੀ ਹੈ ਮਨ ਇਸ ਤਰੀਕੇ ਨਾਲ ਸੁਣ ਹੋ ਜਾਂਦਾ ਨਿਰੰਤਰ ਸੁਣ ਅਨਹਦ ਸੁਣ ਹਮੇਸ਼ਾ ਲਈ ਸੁਣ ਔਰ ਹਮੇਸ਼ਾ ਲਈ ਟਿਕ ਜਾਂਦਾ ਸਮਾਧੀ ਦੀ ਲੋੜ ਹੀ ਪੈਂਦੀ ਤੁਹਾਡੇ ਕੋਲ ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ ਸਮਾਧੀ ਲਾਉਣ ਦੀ ਤਾਂ ਕੋਸ਼ਿਸ਼ ਨਹੀਂ ਕਰਦੀ ਪੈਂਦੀ ਸਮਾਧੀ ਐਸੀ ਲੱਗਦੀ ਹੈ ਟੁੱਟਦੀ ਹੋਈ ਦੀ ਤੋੜੇ ਨਾ ਟੁੱਟਾ ਤੋੜੇ ਨਹੀਂ ਟੁੱਟਦੀ ਸਮਾਧੀ ਛੋੜੇ ਨਾ ਛੁੱਟਾ ਐਸੀ ਮਾਦੋ ਖਿੱਚ ਸਮਾਧੀ ਐਸੀ ਲੱਗਦੀ ਹੈ ਤੋੜੀ ਟੁੱਟਦੀ ਨਹੀਂ ਛੁੱਟਦੀ ਜੇ ਛੱਡਣਾ ਚਾਹੇ ਤਾਂ ਛੁੱਟਦੀ ਨਹੀਂ ਐਸੀ ਲੱਗਦੀ ਰਸ ਨਾ ਜਦ ਸੁਰਤ ਐ ਲੱਗ ਜਾਂਦੀ ਹੈ ਜਿਵੇਂ ਜੋਗ ਲੱਗ ਜਾਂਦੀ ਹੈ ਤੋੜੀ ਨਹੀਂ ਟੁੱਟਦੀ ਛੁੱਟ ਆਪਣੇ ਆਪ ਛੁੱਟਦੀ ਨਹੀਂ ਜੇ ਤੋੜਨਾ ਚਾਹੇ ਤਾਂ ਟੁੱਟਦੀ ਸਮਾਧੀ ਐ ਟੁੱਟ ਜਾਂਦੀ ਹੈ ਐ ਚਿੱਤਰ ਮਨਿਕ ਹੋ ਜਾਂਦੇ ਐ ਮਨ ਹਿਰਦੇ ਵਿੱਚ ਟਿਕ ਜਾਂਦਾ ਆਪਣੇ ਮੂਲ ਨਾਲ ਜੁੜ ਜਾਂਦਾ ਮੂਲ ਦੇ ਵਿੱਚੋਂ ਰਸ ਹੁੰਦਾ ਹੈ ਮਨ ਫਿਰ ਖੜਿਆ ਹਰਿਆ ਵਾਹ ਸੁੱਕਾ ਸੀ ਨਾ ਪਹਿਲਾਂ ਸੁੱਕਾ ਕਾ ਛੜਿਆ ਸੁੱਕੇ ਕਾ ਚ ਹਰਿਆ ਫਿਰ ਖੜਿਆ ਹਰਿਆ ਬਾਗ ਹਰਿਆ ਤਾਂ ਹੋ ਗਿਆ ਸੀ ਫਿਰ ਬਾਗ ਖੜਿਆ ਫੁੱਲ ਲੱਗੇ ਫੜ ਲੱਗੇ ਫੁੱਲ ਖੜੇ ਫੇਰ ਛੁੱਟ ਕੇ ਮਿਲ ਜਾਂਦੀ ਜਦੋਂ ਫੁੱਲ ਮੁਰਝਾ ਜਾਣਗੇ ਸਾਡਾ ਜਦੇ ਮੁਰਝਾ ਜੀ ਸਮਾਧੀ ਛੁੱਟਦੀ ਸਾਰੇ ਮੁਰਝਾ ਜੀ ਐਸਾ ਰਸ ਸੰਸਾਰ ਦਾ ਕੋਈ ਹੈ ਨਹੀਂ ਨਾਮ ਦਾ ਰਸ ਐਸਾ ਆਇਆ ਬਰ ਹੋ ਗਿਆ ਖੜਿਆ ਹਰਿਆ ਸੰਸਾਰ ਦੇ ਰਸ ਜਿਹੜੇ ਸਰੀਰ ਦੇ ਰਸ ਸੀ ਉਹਨੂੰ ਮਨ ਨੇ ਆਪਣੇ ਰਸ ਮੰਨਿਆ ਹੋਇਆ ਸੀ ਜਦੋਂ ਨਾਮ ਦਾ ਰਸ ਆਇਆ ਸਾਰੇ ਰਸ ਭੁੱਲ ਗਏ ਇਹ ਚੰਦੇ ਨਹੀਂ ਲੱਗਦੇ ਉਹ ਰਸ ਪੀਏ ਤਾਂ ਇਹ ਰਸ ਭਾਵਨ ਇਹ ਤਾਂ ਚੰਗਾ ਹੀ ਨਹੀਂ ਲੱਗਦੇ ਇਹਨੂੰ ਤਾਂ ਰੂਹ ਨਹੀਂ ਕਰਦੀ ਮੁਖਾ ਨਹੀਂ ਕਰਦਾ ਫਿਰ ਛੁੱਟਦਾ ਲਿਵ ਟੁੱਟਦੀ ਕਿਉਂ ਹਿਰਦੇ ਦੀ ਜਿਹੜੀ ਲਿਵ ਟੁੱਟ ਗਈ ਸੀ ਨਾ ਪਹਿਲਾਂ ਗਰਭ ਦੀ ਉਹਦਾ ਕਾਰਨ ਹੋਰ ਸੀ ਉੱਤੇ ਨਾਮ ਨਹੀਂ ਸੀਗਾ ਬਲਿਆ ਹੋਇਆ ਗਰਭ ਚ ਸੇਵ ਤਾਂ ਉੱਥੇ ਵੀ ਲੱਗੀ ਸੀ ਪਰ ਉੱਥੇ ਨਾਮ ਨਹੀਂ ਸੀ ਉੱਥੇ ਤਾਂ ਸਿਰਫ ਉਹ ਗਿਆਨ ਸੀ ਜਿਹਦਾ ਮਾਇਆ ਨਾਲ ਜੁੜਨਾ ਸੀ ਮਾਇਆ ਨਾਲ ਜੋੜਨ ਵਾਲਾ ਗਿਆਨ ਸੀ ਉੱਥੇ ਇੱਥੇ ਮਾਇਆ ਨਾਲ ਇਹ ਮਾਇਆ ਨਾਲ ਤੋੜਨ ਵਾਲਾ ਗਿਆਨ ਗੁਰਬਾਣੀ ਦਾ ਗਿਆਨ ਮਾਇਆ ਨਾਲ ਤੋੜਨ ਵਾਲਾ ਉਹ ਮਾਇਆ ਨਾਲ ਜੋੜਨ ਵਾਲਾ ਸਰੀਰ ਨਾਲ ਜੁੜਿਆ ਹੋਇਆ ਮਨ ਜੀਵ ਹਿਲਦੀ ਹੈ ਦੰਦ ਵਿਚਾਲੇ ਨੇ ਦੰਦਾਂ ਦੇ ਵਿਚਾਲੇ ਵੱਢਦੀ ਗਈ ਕਿਉਂਕਿ ਕੰਟਰੋਲ ਬੰਦਾ ਕੰਟਰੋਲ ਅਵਜਾ ਕੇ ਰੱਖਦਾ ਦੰਦ ਜੀਭ ਰਾਖ ਹੈ ਦੁਸ਼ਟ ਅਰੇਸ਼ਟ ਸੁਧਾਰ ਸਰੀਰ ਤੇ ਕੰਟਰੋਲ ਕਰਨਾ ਸਰੀਰ ਨੂੰ ਡਰਾਈਵ ਕਰਨਾ ਸਰੀਰ ਤੇ ਕੰਮ ਲੈਣਾ ਇਹ ਉਹਦੇ ਵਿੱਚ ਰਚ ਕੇ ਉਦੋਂ ਇਹ ਸਾਰਾ ਕੰਮ ਸਿੱਖਿਆ ਉਦੋਂ ਸਰੀਰ ਵਿੱਚ ਰਟਿਆ ਮਾਇਆ ਨਾਲ ਜੁੜਿਆ ਇਸ ਕਰਕੇ ਸੀਤਾ ਉਹ ਤਪ ਗਰਭ ਦੇ ਵਿੱਚ ਤਪ ਤਾਂ ਕਰਦਾ ਸੀ ਪਰ ਉਰਦ ਤਪ ਸੀ ਉਰਦ ਉਲਟਾ ਮਾਇਆ ਨਾਲ ਜੁੜਨ ਵਾਲਾ ਤਪ ਸੀ ਮਾਇਆ ਦੇ ਵਿੱਚ ਲਿਪਤ ਕਰਨ ਵਾਲਾ ਗਿਆਨ ਸੀ ਉੱਥੇ ਉਹ ਨਾਮ ਨਹੀਂ ਸੀਗਾ ਜੇ ਉਹ ਨਾ ਮੁਕਦਾ ਫਿਰ ਜਨਮ ਲੈਣ ਦੀ ਕੀ ਲੋੜ ਸੀ ਉੱਥੇ ਕਦ ਹੋ ਜਾਣਾ ਲਿਵ ਜ਼ਰੂਰ ਲੱਗੀ ਹੋਈ ਸੀ ਗਿਆਨ ਚਾਹੇ ਪੁੱਠਾ ਲੈਣਾ ਹੋਵੇ ਚਾਹੇ ਸਿੱਧਾ ਲੈਣਾ ਹੋਵੇ ਲਿਵ ਲੋੜੀ ਹੋਊਗੀ ਗਿਆਨ ਚਾਹੇ ਪੁੱਠਾ ਹੋਵੇ ਚਾਹੇ ਸਿੱਧਾ ਹੋਵੇ ਧਿਆਨ ਜੋੜ ਕੇ ਗਿਆਨ ਲੈ ਹੋਵੇ ਜੋ ਬੋਲ ਹੈ ਉਹਦੇ ਨਾਲ ਧਿਆਨ ਜੁੜ ਕੇ ਹੀ ਗਿਆਨ ਮਿਲੂਗਾ ਸ਼ਬਦ ਨਾਲ ਸੁਰਤ ਜੋੜਨੀ ਹੋਊਗੀ ਚਾਹੇ ਗਿਆਨ ਪੁੱਠਾ ਹੈ ਚਾਹੇ ਸਿੱਧਾ ਇਸ ਕਰਕੇ ਗਿਆਨਤਾ ਸੀ ਉਹ ਪੁੱਠਾ ਪਰ ਲੋੜ ਸੀ ਸਰੀਰ ਦੀ ਇਸ ਕਰਕੇ ਉਹ ਤਪ ਨੂੰ ਖੁਰਦ ਤਪ ਕਿਹਾ ਹੋਇਆ ਹੈ ਉਹਨੂੰ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਸਾਸ ਸਾਸ ਜੁੜਿਆ ਹੋਇਆ ਉਹਦੇ ਨਾਲ ਕਿਉਂ ਉਹ ਰਚਾਉਣ ਵਾਲਾ ਉਹ ਹੈ ਰਚਣ ਵਾਲਾ ਇਹ ਇਹ ਰਚ ਨਹੀਂ ਸਕਦਾ ਉਹਦੇ ਰਚਾਏ ਦੇ ਦੱਸਣਾ ਉਹਨੇ ਆ ਕਰਨਾ ਇਹਨੇ ਇਹ ਕਰ ਸਕਦਾ ਹੈ ਇਹਨੂੰ ਪਤਾ ਨਹੀਂ ਕਿਵੇਂ ਕਰਨਾ ਜੇ ਕਿਸੇ ਤੇ ਕਹਿ ਕੇ ਕੰਮ ਕਰਵਾ ਲਈਏ ਪਰ ਜੇ ਉਹ ਧਿਆਨ ਨਾਲ ਸੁਣੋ ਆਪਣੀ ਗੱਲ ਠੀਕ ਕੰਮ ਕਰ ਲੂ ਜੇ ਬੇਧਿਆਨ ਹੋ ਕੇ ਸੁਣੋ ਕੰਮ ਗਲਤ ਕਰ ਦੂ ਜੇ ਆਪਾਂ ਨੇ ਕਿਹਾ ਕੁਝ ਉਹਨੇ ਸਮਝਿਆ ਕੁਝ ਕੰਮ ਗਲਤ ਹੋ ਜੂ ਇਸ ਕਰਕੇ ਪੂਰੇ ਧਿਆਨ ਨਾਲ ਇਹਨੂੰ ਸੁਣਨਾ ਪਊ ਕਿ ਉਹ ਆਪ ਜਾਣਦਾ ਨਹੀਂ ਕੰਮ ਕਰ ਲੋ ਉੱਥੇ ਵਸਤਾ ਇਹ ਸੀ ਗਰਭ ਚ ਉੱਥੇ ਲਿਖ ਛੁੱਟ ਕੇ ਉੱਥੇ ਵੀ ਗਿਆ ਲੱਗੀ ਲੈ ਉਹ ਲਿਵ ਇੰਨੀ ਛੇਤੀ ਤਾਂ ਛੁੱਟ ਗਈ ਸੀ ਉਹ ਮਾਇਆ ਦੀ ਉਹ ਲਿਵ ਸੀ ਇਹ ਲਿਵ ਨਹੀਂ ਛੁੱਟਦੀ ਸਵਾਲ ਇਹ ਹੈ ਕਿ ਇਹ ਲਿਵ ਕਿਉਂ ਨਹੀਂ ਛੁੱਟਦੀ ਉਹ ਲਿਵ ਕਿਉਂ ਛੁੱਟ ਗਈ ਸੀ ਸਵਾਲ ਹੀ ਖੜਾ ਹੋਊਗਾ ਵੀ ਉਹ ਲਿਵ ਐਡੀ ਕਿਉਂ ਛੁੱਟ ਗਈ ਸਰੀਰ ਨੂੰ ਭੁੱਖ ਲੱਗੀ ਲਿਵ ਛੁੱਟ ਗਈ ਤੁਸੀਂ ਉਹ ਮਾਇਆ ਦੀ ਲਿਵ ਔਰ ਰਸ ਮਾਇਆ ਦਾ ਸੀ ਉਹ ਵੀ ਸਰੀਰ ਦਾ ਮਿਲ ਗਿਆ ਕੰਟਰੋਲ ਹੋ ਗਿਆ ਸਰੀਰ ਪੂਰਾ ਹੋ ਗਿਆ ਤੇ ਸਰੀਰ ਦੀ ਜ਼ਿੰਮੇਵਾਰੀ ਫਿਰ ਇਹਦੀ ਭੁੱਖ ਪਿਆਸ ਤੇ ਬੀਟਰ ਬੰਦੇ ਵਿੱਚ ਜਿਵੇਂ ਬੀਟਰ ਦਾ ਹਦਰ ਇੰਜਣ ਦਾ ਵੀ ਇੰਜਣ ਗਰਮ ਹੋ ਗਿਆ ਇਹ ਸਾਰੇ ਮੀਟਰ ਬਲ ਦੇ ਵਿੱਚ ਬਲ ਦੱਸਦਾ ਵੀ ਉਹਨੇ ਨੂੰ ਪਾਣੀ ਦੀ ਲੋੜ ਹੈ ਉਹਨੇ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹਨੇ ਨੂੰ ਗਰਮੀ ਲੱਗਦੀ ਹੈ ਉਹਨੇ ਨੂੰ ਬਚਾਉਣਾ ਜੋ ਹੈ ਇਸ ਸਰੀਰ ਨੂੰ ਕੌਣ ਬਚਾਵੇ ਜੇ ਤਾਂ ਬਚਾਉਗਾ ਤੇ ਜੜ ਆ ਜਿਹੜੀ ਲੇਵ ਹੁਣ ਲੱਗੀ ਹੈ ਸੁਧ ਨਿਰੰਤਰ ਵਾਲੀ ਉੱਥੇ ਸੁਧ ਨਹੀਂ ਹੈ ਗਰਭ ਦੇ ਵਿੱਚ ਸੁਣਨੀ ਹੈ ਇੱਥੇ ਸੁਣਨਾ ਉੱਥੇ ਸੁਣ ਹੈ ਹੈਗਾ ਇਹ ਸੁਣਨਾ ਨਿਰੰਤਰ ਵਾਸ ਲਿਆ ਇੱਥੇ ਸੁਣ ਜਿਆਦਾ ਨੇ ਵਸਿਆ ਹੋਇਆ ਸੁਣਨਾ ਨਿਰੰਤਰ ਵਾਸ ਲਿਆ ਟਿਕਿਆ ਹੋਇਆ ਬੰਦ ਜਾਂ ਜਾਗੋ ਪਾਇਆ ਜਾਂ ਸੁਰਣੀ ਸਸਤਾ ਸਮਝਾ ਤੋ ਸਹਿਜ ਹੋ ਪਾਇਆ ਸੁਰਣੀ ਜੇ ਉੱਥੇ ਤੇ ਸਹਿਜ ਵਿੱਚ ਹੋ ਕੇ ਉਪਾਇਆ ਸਸਤਾ ਸਮਝਾ ਤੋ ਸਹਿਜ ਹੋ ਪਾਇਆ ਉੱਥੇ ਸਹਿਜ ਵਸਤਾ ਉੱਥੇ ਤਾਂ ਸੁਪਨਾ ਸ਼ੁਰੂ ਹੋਇਆ ਜਦ ਸਰੀਰ ਚ ਆਇਆ ਸੁਪਨਾ ਸ਼ੁਰੂ ਹੋਇਆ ਸੁਪਨਾ ਸ਼ੁਰੂ ਹੋਣ ਦਾ ਸਹਿਜ ਕਹਿੰਦੇ ਹੁਣੇ ਸੁਪਨਾ ਬੰਦ ਕਰਨਾ ਉਲਟਾ ਸੁਪਨਾ ਬੰਦ ਹੋਣਾ ਸੁਣਨਾ ਸੁਪਨਾ ਸੁਪਨਾ ਸ਼ੁਰੂ ਹੋਣਾ ਚਾਹੀਦਾ ਜਾਂ ਫਿਰ ਬਿਲਕੁਲ ਜਾਗਰਤ ਅਵਸਥਾ ਹੋ ਜਾਣੀ ਚਾਹੀਦੀ ਹੈ ਸੁਪਨਾ ਟੁੱਟ ਜਾਣਾ ਔਰ ਜਾਗ ਪੈਣਾ ਸੁਪਨੇ ਤੋਂ ਵੀ ਅੱਗੇ ਚਲੇ ਜਾਣਾ ਜਾਂ ਫਿਰ ਉਹ ਹੈ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਏ ਲੈ ਘਟ ਘਟ ਸਾਚਾ ਸਰਬ ਜੀਆ ਸੁਨ ਨਿਰੰਤਰ ਬਾਸ ਲਿਆ ਸੁਨਨ ਨਿਰੰਤਰ ਬਾਸ ਕਿਹਨੂੰ ਕਹਿੰਦੇ ਆ ਅਸੀਂ ਗਾ ਉਹਦੀ ਵਿਆਖਿਆ ਅਕਲਪਤ ਮੁਦਰਾ ਅਕਲਪਤ ਮੁਦਰਾ ਕਲਪਨਾ ਰਹਿਤ ਮੁਦਰਾ ਐਸੀ ਮੁਦਰਾ ਐਸੀ ਮੁਦਰਾ ਕੀ ਹੁੰਦੀ ਹੈ ਬੁੱਧੀ ਅਵਸਥਾ ਹੁੰਦੀ ਹੈ ਬੁੱਧੀ ਅਵਸਥਾ ਮੁਦਰਾ ਕਹਿੰਦੇ ਕਲਪਨਾ ਰਹਿਤ ਹੈ ਗੁਰੂ ਸੋਚਦਾ ਹੀ ਨਹੀਂ ਕੁਝ ਅੰਦਰ ਕਿਸੇ ਕਿਸਮ ਦੀ ਕੋਈ ਚਿੰਤਾ ਫਿਕਰ ਸੋਚ ਹੈ ਨਹੀਂ ਅਕਲ ਪਰ ਪੁੱਤਰ ਹੈ ਕਿਵੇਂ ਬੜੀ ਹੈ ਗੁਰੂ ਗਿਆਨ ਵਿਚਾਰੀਲੇ ਜਦ ਗੁਰ ਗਿਆਨ ਵਿਚਾਰਦਾ ਨਾ ਉਦੋਂ ਉਹ ਮੁਦਰਾ ਬਣ ਜਾਂਦੀ ਹੈ ਜਦ ਤੁਸੀਂ ਗੁਰਬਾਣੀ ਦਾ ਵਿਚਾਰ ਕਰੋਗੇ ਉਹ ਉਹ ਮੁਦਰਾ ਉਦੋਂ ਉਹੀ ਮੁਦਰਾ ਹੁੰਦੀ ਹੈ ਵਿਚਾਰ ਵਾਲੀ ਜਿਹੜੀ ਮੁਦਰਾ ਹੈ ਉਹ ਅਕਲਪਤਾ ਉਹ ਕਲਪਨਾ ਨਹੀਂ ਹੁੰਦੀ ਜੇ ਵਿਚਾਰਨ ਵੇਲੇ ਕਲਪਨਾ ਹੋਵੇ ਤਾਂ ਸਮਝ ਨਹੀਂ ਕੁਝ ਹੁੰਦਾ ਫਿਰ ਵਿਚਾਰਿਆ ਨਹੀਂ ਜਾਂਦਾ ਐਟ ਟਾਈਮ ਇੱਕ ਕੰਮ ਹੋ ਸਕਦਾ ਹੈ ਜਾਂ ਸੋਚ ਜਾਂ ਵਿਚਾਰ ਕੋ ਸੋਚਣ ਦੇ ਵਿੱਚ ਆਉਟਪੁੱਟ ਹੈ ਜਿਵੇਂ ਇੰਜੈਕਸ਼ਨ ਅਸੀਂ ਜੇ ਭਰਦੇ ਆ ਉਸੇ ਸੂਈ ਥਾਈ ਦਵਾਈ ਅੰਦਰ ਨੂੰ ਜਾਂਦੀ ਹੈ ਸਰੀਰ ਵਿੱਚ ਨੂੰ ਜਾਂਦੀ ਹੈ ਜਾਇ ਜਾ ਖਲੋਣੇ ਉਸੇ ਸੂਈ ਥਾਈ ਵਾਪਸ ਜਾਂਦੀ ਹੈ ਦਵਾਈ ਸੋਚਾਂ ਦੇ ਨਾਲ ਅਸੀਂ ਇੰਜੈਕਸ਼ਨ ਕਿਸੇ ਨੂੰ ਦੇ ਰਹੇ ਬਾਹਰ ਨੂੰ ਜਾ ਰਿਹਾ ਕੁਝ ਅੰਦਰੋਂ ਕੁਝ ਬਾਹਰ ਨੂੰ ਜਾ ਰਿਹਾ ਕਿ ਬਾਹਰ ਮੁਖੀ ਹੈ ਸਾਡੀ ਸੋਚ ਬਾਹਰ ਨੂੰ ਜਾ ਰਿਹਾ ਦੇਖ ਰਹੇ ਹਾਂ ਬਾਹਰ ਨੂੰ ਸੋਚ ਰਹੇ ਹਾਂ ਬਾਹਰ ਨੂੰ ਬਾਹਰੋਂ ਕਿਆ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ ਕਿਸੇ ਨੂੰ ਹੁਕਮ ਦੇ ਰਹੇ ਹਾਂ ਬਾਹਰ ਮੁਖੀ ਵਿਚਾਰ ਹੈ ਜਿਹੜੀ ਇਹ ਅੰਤਰਮੁਖੀ ਇਹ ਕੁਝ ਲੈ ਰਹੇ ਆ ਪ੍ਰਾਪਤ ਵਿਚਾਰ ਜੋ ਕੁਝ ਪ੍ਰਾਪਤ ਹੁੰਦਾ ਸੋਚ ਵਿੱਚ ਖਰਚ ਹੁੰਦਾ ਜਿਵੇਂ ਬੈਟਰੀ ਹੈ ਅਸੀਂ ਉਹਨੂੰ ਚਾਰਜ ਕਰਦੇ ਹਾਂ ਤਾਂ ਉਹ ਲਾਭ ਹੁੰਦਾ ਬੈਟਰੀ ਬੁੱਧੀ ਚਾਰਜ ਹੁੰਦੀ ਹੈ ਸਾਡੀ ਵਿਚਾਰ ਨਾਲ ਗੁਰਬਾਣੀ ਦੇ ਵਿਚਾਰ ਨਾਲ ਬੁੱਧੀ ਚਾਰਜ ਹੁੰਦੀ ਹੈ ਬੁੱਧੀ ਸਟਰੋਂਗ ਹੁੰਦੀ ਹੈ ਸ਼ਕਤੀਸ਼ਾਲੀ ਹੁੰਦੀ ਹੈ ਇਹਦੀ ਜੀ ਜੋਤ ਵੱਧਦੀ ਹੈ ਜਿਆਦਾ ਦਾ ਫਿਰ ਬਲਬ ਜਲਦਾ ਨਾ ਦਿਮਾਗ ਦਾ ਜਿੰਨੀ ਬੁੱਧੀ ਬੈਠੀ ਤੇਜ਼ ਹੁੰਦੀ ਹੈ ਉਹਦੇ ਦਿਮਾਗ ਜ਼ਿਆਦਾ ਬਲਬ ਜ਼ਿਆਦਾ ਜਲਦਾ ਰੋਸ਼ਨੀ ਜ਼ਿਆਦਾ ਵਿਚਾਰ ਨਾਲ ਬੈਠੀ ਤੇਜ਼ ਹੁੰਦੀ ਸਟਾਪ ਹੁੰਦੀ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਏ ਲੈ ਘਟ ਘਟ ਸੱਚਾ ਸਰਬ ਜੀਆਂ ਘਟ ਘਟ ਸੱਚਾ ਸਰਬ ਜੀਆ ਸਾਰੇ ਜੀਆਂ ਦੇ ਵਿੱਚ ਸੱਚ ਹੈ ਸਾਰੇ ਹਿਰਦਿਆਂ ਵਿੱਚ ਸੱਚ ਹੈ ਸਾਰੇ ਜੀਵਾਂ ਦੇ ਵਿੱਚ ਸਾਰੇ ਜੀਵਾਂ ਦੇ ਹਿਰਦਿਆਂ ਦੇ ਵਿੱਚ ਇੱਕੋ ਹੀ ਸੱਚਾ ਬੈਠਾ ਹੈ ਇਹ ਉੱਥੇ ਤੱਕ ਦ੍ਰਿਸ਼ਟੀ ਚਲੀ ਜਾਂਦੀ ਹੈ ਜੇ ਗੁਰਬਾਣੀ ਨੂੰ ਇਸ ਪੋਜੀਸ਼ਨ 'ਚ ਵਿਚਾਰੇ ਜੇ ਇਸ ਗੁਰਬਾਣੀ ਨੂੰ ਵਿਚਾਰੇ ਨਾ ਅਕਲਪਤ ਮੁਦਰਾ 'ਚ ਹੋ ਕੇ ਆਤਮ ਦਰਸ਼ਨ ਤਾਂ ਹੋਏ ਜਾਂਦਾ ਪਰ ਘਟ ਘਟ ਮੈਂ ਹੱਡੂ ਬਸੇ ਵੀ ਦੇਖ ਲੈਂਦਾ ਸਾਰਾ ਅਸੀਂ ਉਸ ਦੁੱਧ ਦਾ ਇੱਕ ਹਿੱਸਾ ਉਸ ਸੰਸਾਰ ਦਾ ਇੱਕ ਹਿੱਸਾ ਜਿਹਦੇ ਸਭੇ ਜੋਤ ਜੋਤ ਹੈ ਸੋਈ ਜੋਤ ਤੱਕ ਕੋਈ ਸਾਰੇ ਪੰਜ ਤੱਤ ਵੀ ਸਾਰੇ ਜਿਹੜੇ ਤੇ ਫਿਰ ਇੱਕ ਦਾ ਟੈਸਟ ਹੋ ਗਿਆ ਆਪਣਾ ਟੈਸਟ ਹੋ ਗਿਆ ਆਤਮ ਟੈਸਟ ਹੋ ਗਿਆ ਮੇਰੇ ਚ ਕੀ ਹੈ ਸਾਰਿਆਂ ਚ ਉਹੀ ਹੈ ਦੁੱਧ ਚਾਹੇ ਸਮੁੰਦਰ ਭਰਿਆ ਹੋਇਆ ਸੀ ਸੈਂਪਲ ਥੋੜਾ ਜਿਹਾ ਲੈ ਲਿਆ ਦੇਖ ਲਿਆ ਵੀ ਅੱਜ ਫੈਟ ਹੈਗੀ ਇਹਦੀ ਸਾਰੇ ਜੋ ਵੀ ਫੈਟ ਹੈ ਇਸ ਕਰਕੇ ਆਤਮ ਦਰਸ਼ਨ ਨਾਲ ਆਤਮ ਦਰਸ਼ਨ ਨਾਲ ਸਰਬ ਦਰਸ਼ਨ ਹੋ ਜਾਂਦਾ ਸਾਰਾ ਦਰਸ਼ਨ ਹੋ ਜਾਂਦਾ ਸਾਰਾ ਆਤਮ ਸਰਵਾਤਮ ਦਰਸ਼ਨ ਹੋ ਜਾਂਦਾ ਸਾਰੇ ਜਿ ਕੋਈ ਹੈ ਸਭ ਵਿੱਚ ਜੋਤ ਜੋਤ ਹੈ ਤੇ ਤੇ ਚੰਨ ਸਭ ਦਾ ਚੰਨ ਗੁਰ ਬਚਨੀ ਅਵਗਤ ਸਮਾਈਆ ਕਿ ਜਿਹੜਾ ਨੂਰ ਪੈਦਾ ਕੀਤਾ ਸੀ ਅੱਬਲ ਲੋ ਤਾਂ ਇੱਕੋ ਹੀ ਸੀ ਗੁਰ ਗੁਰਬਚਨੀ ਅਵਗਤ ਸਮਾਈਐ ਗੁਰਬਚਨੀ ਅਵਗਤ ਸਮਾਈਐ ਗੁਰੂ ਦੀ ਸਿੱਖਿਆ ਲੈ ਕੇ ਬਚਨੀ ਦਾ ਸਿੱਖਿਆ ਦੇਖੋ ਗੁਰ ਗੁਰਬਚਨੀ ਲੱਭਦਾ ਹੈ ਨਾਮ ਕਦੇ ਨਹੀਂ ਆ ਰਿਹਾ ਇੱਥੇ ਨਾਮ ਦਾ ਜ਼ਿਕਰ ਨਹੀਂ ਹੋਣਾ ਇਹਦੇ ਵਿੱਚ ਸ਼ਬਦ ਦਾ ਜ਼ਿਕਰ ਆਊਗਾ ਸਾਰੀ ਸਿੱਧ ਕੋਸ਼ ਨਾਮ ਦੀ ਕਿਤੇ ਨਾਮ ਦਾ ਜ਼ਿਕਰ ਨਹੀਂ ਆਊਗਾ ਨਾਮ ਐਵੇਂ ਨਾਮ ਬਤਰੇ ਆਊਗਾ ਜਪਣ ਦੀ ਗੱਲ ਨਹੀਂ ਬਹੁਤੀ ਆਉਂਦੀ ਕਿਉਂਕਿ ਜੋਗੀ ਜਪਦੇ ਹੀ ਸੀ ਨਾ ਜੋਗੀ ਦਾ ਹੋਣੀ ਸੀ ਜਪਦੇ ਜੋਗੀ ਸਮਾਧੀ ਲਾਉਂਦੇ ਸੀ ਸਮਾਧੀ ਕਿਵੇਂ ਲੱਗਦੀ ਹੁੰਦੀ ਸਮਾਧੀ ਦਾ ਪ੍ਰੋਸੀਜਰ ਕੀ ਹੈ ਸਮਾਧੀ ਦਾ ਪ੍ਰਤੀਕ ਗੁਰਬਾਣੀ ਵਿਚਾਰ ਨਾਲ ਸਮਾਧੀ ਸਹਿਜ ਸਮਾਧ ਹੁੰਦੀ ਹੈ ਸਹਿਜ ਸਮਾਧ ਹੁੰਦਾ ਜਦੋਂ ਕੁਝ ਮਿਲਦਾ ਪ੍ਰਾਪਤੀ ਹੁੰਦੀ ਹੈ ਸੋਚਦਾ ਉਦੋਂ ਬੋੜਾ ਫੇਰ ਤਾਂ ਮਿਲਦਾ ਕੁਝ ਹੈ ਜੀ ਫਿਰ ਸੋਚਦਾ ਜਦੋਂ ਕਿਸੇ ਕੰਮ ਦਾ ਰਿਜ਼ਲਟ ਨਹੀਂ ਨਿਕਲਦਾ ਆਪਣੇ ਦਾ ਫਿਰ ਆਪਾਂ ਸੋਚਦੇ ਵੀ ਰਿਜ਼ਲਟ ਕਿਉਂ ਨਹੀਂ ਨਿਕਲਦਾ ਗੱਲ ਕੀ ਹੈ ਕੰਮ ਉਲਝ ਜਵੇ ਫਿਰ ਸੋਚਦਾ ਜਦ ਜਿੰਨਾ ਗੰਨਾ ਪੀੜ ਹੁੰਦਾ ਰਸ ਨਿਕਲਦਾ ਉਹਨਾਂ ਪੂਰਾ ਆਪਣੇ ਅੰਦਾਜ਼ੇ ਨੂੰ ਵੱਧ ਸੋਚਣ ਦੇ ਉੱਤੇ ਕਿਲੋ ਸੋਚਣ ਦੀ ਤਾਂ ਲੋੜ ਹੈ ਜਦ ਦੇਖਿਆ ਵੀ ਝਾੜ ਬਹੁਤ ਘੱਟ ਹੁੰਦਾ ਕੋਈ ਹੈ ਨਾ ਹੋਣਾ ਨਾਲੇ ਨਿਕਲਦੇ ਨਹੀਂ ਥੱਲੇ ਕਦੇ ਤੂੜੀ ਜੇ ਤੇ ਜਾਈ ਜਾਂਦੇ ਨਾਲੇ ਫਿਰ ਦੇਖੂਗਾ ਵੀ ਗੱਲ ਕੀ ਹੈ ਦਾਣੇ ਤੇ ਕਿਉਂ ਘੱਟ ਨਿਕਲਦੇ ਜੇ ਕੁਰਬਾਨੀ ਦਾ ਰਾਜ ਪੂਰਾ ਆ ਰਿਹਾ ਹੈ ਸੋਚਣ ਦੇ ਉੱਤੇ ਕੀ ਸੋਚ ਆਉਂਦੇ ਪੜਦਾ ਹੈ ਸਮਝ ਆਉਂਦੀ ਨਹੀਂ ਫੇਰ ਸੋਚਦਾ ਥੱਲੇ ਨਹੀਂ ਕੁਝ ਨਿਕਲਦਾ ਰਾਸ ਪ੍ਰਾਪਤੀ ਕੁਝ ਨਹੀਂ ਹੁੰਦੀ ਪੜਨ ਚ ਫੇਰ ਦੇਖਦਾ ਵੀ ਕੋਈ ਪ੍ਰਾਪਤੀ ਤਾਂ ਹੈ ਨਹੀਂ ਤੇ ਦਾਣੇ ਕਦੇ ਜਾਂਦੇ ਨੇ ਤੂੜੀ ਜੇ ਜਾਂਦੇ ਨੇ ਦਾਣਾ ਦੇਖ ਵੀ ਨਹੀਂ ਥੱਲੇ ਆਉਂਦਾ ਫੇਰ ਸੋਚੂਗਾ ਜਦੋਂ ਕਿਸੇ ਕੰਮ ਦਾ ਰਿਜ਼ਲਟ ਨਹੀਂ ਨਿਕਲਦਾ ਫੇਰ ਸੋਚਦਾ ਕੋਈ ਸਵਾਲ ਆਪਾਂ ਕਰਦੇ ਹਾਂ ਕੋਈ ਟੋਟਲ ਕਰਦੇ ਟੈਲੀ ਨਹੀਂ ਕੀਤਾ ਟੋਟਲ ਗਲਤ ਹੋ ਗਿਆ ਫਿਰ ਸੋਚਾਂਗੇ ਵੀ ਇਹ ਗੱਲ ਕਿਉਂ ਗਲਤ ਕਿਉਂ ਹੋ ਗਈ ਜੇ ਟੋਟਲ ਠੀਕ ਹੈ ਤੇ ਸੋਚਣ ਦੀ ਕੀ ਲੋੜ ਹੈ ਬੰਦ ਵਾਲਾ ਫੇਰਦਾ ਸਮਾਧੀ ਲਾਉਂਦਾ ਪ੍ਰਾਪਤੀ ਦੀ ਹੁੰਦੀ ਤਾਂ ਸੋਚਦਾ ਫਿਰ ਮਨ ਫਿਰਦਾ ਭਜਿਆ ਪ੍ਰਾਪਤੀ ਨਹੀਂ ਕੁਝ ਇੱਥੇ ਨਾਲ ਦੀ ਨਾਲ ਪ੍ਰਾਪਤੀ ਸ਼ਬਦ ਦੇ ਵਿੱਚ ਵਿਚਾਰ ਪ੍ਰਾਪਤੀ ਦਾ ਨਾਮ ਨਾਮ ਹੈ ਪ੍ਰਾਪਤ ਕੀ ਹੁੰਦਾ ਨਾਮ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਲੈਣਾ ਹੈ ਪ੍ਰਾਪਤ ਕਰਨਾ ਹੈ ਲੈਣਾ ਦਾ ਨੂੰ ਪ੍ਰਾਪਤ ਕਰਨਾ ਨਾਮ ਪ੍ਰਾਪਤ ਹੁੰਦਾ ਗੁਰਬਾਣੀ ਹਰ ਨਾਮ ਸਮਾਇਆ ਗੁਰਬਾਣੀ ਦਾ ਨਾਮ ਸਮਾਇਆ ਹੋਇਆ ਇਹਨੂੰ ਰੜਕਣਾ ਹਰ ਕਾ ਬਲੋਬਣਾ ਬਲੋਬੋ ਮੇਰੇ ਭਾਈ ਸਹਜੇ ਬਲੋਬੋ ਪਰ ਬਲੋਬੋ ਜਾਗ ਕੇ ਸੁੱਤੇ ਪਏ ਨੇ ਇਹ ਸੁੱਤੇ ਪਏ ਬਲੋਈ ਜਾਂਦੇ ਅਰਥਾਂ ਦੇ ਅਰਥ ਕਰੀ ਜਾਂਦੇ ਨੇ ਜੇ ਤਾਂ ਤਤ ਨਾ ਜਾਈ ਤਤ ਤਾਂ ਜਾਣਾ ਹੀ ਹੈ ਬਾਹਲੇ ਸਰੀਰ ਦੇ ਅਰਥ ਲਾਈ ਜਾਂਦਾ ਸਰੀਰ ਅੰਦਰਲੇ ਦੀ ਗੱਲ ਹੈ ਸਰੀਰ ਮਾਇਆ ਦੇ ਹੱਥ ਲਾ ਲੈ ਦੇਣਾ ਦਾ ਅਰਥ ਅੱਖਾਂ ਕਰ ਲਈ ਸਰਵਰ ਦੇ ਅਰਥ ਕੱਢ ਕਰ ਲੈ ਜੇਵਾ ਦਾ ਅਰਥ ਜੀਵ ਕਰ ਲਿਆ ਰੰਗੀਲੇ ਜੈਬਾ ਹਰ ਕੇ ਨਾਲੇ ਮੇਰੀ ਜੀਵ ਨੂੰ ਰੰਗ ਛੱਡ ਕੇ ਫਿਰ ਤਾਂ ਜੀਵ ਰੰਗਦਾਰ ਬਣ ਗਈ ਹੋ ਕਾਲੀ ਹੋ ਗਈ ਨੀਲੀ ਹੋ ਗਈ ਸੀ ਕਹੀ ਹੋ ਗਈ ਸੀ ਜੀਵ ਕੋਈ ਸੱਤ ਦਿਖਾਵੇ ਜੀਵ ਨੂੰ ਰੰਗ ਛੜਿਆ ਹੋਇਆ ਜੇ ਨਹੀਂ ਚੜਿਆ ਹੋਇਆ ਰੰਗੀਲੇ ਜੇਬਾ ਹਰ ਕੇ ਨਾਮ ਹਰ ਦਾ ਨਾਮ ਨਹੀਂ ਜਪਿਆ ਫਿਰ ਤੁਸੀਂ ਜੇ ਤੁਹਾਡਾ ਹਰ ਦਾ ਨਾਮ ਜਪਿਆ ਤਾਂ ਤੁਹਾਡੀ ਜੀਵ ਦਾ ਰੰਗ ਬਦਲਣਾ ਚਾਹੀਦਾ ਗੁਰਬਾਣੀ ਦਾ ਰੰਗ ਬਦਲਦੀ ਗੱਲ ਕਰਦੀ ਰੰਗੀਲੇ ਜੇਬਾ ਹਰ ਕੇ ਨਾ ਰੰਗ ਨੂੰ ਜਾਣਾ ਰੰਗ ਜਾਣਾ ਅਕਲ ਨੂੰ ਅਕਲ ਨੇ ਰੰਗੀ ਜਾਣ ਨਾਮ ਦੇ ਰੰਗ 'ਚ ਰੰਗ ਤਾਂ ਜਾਣਾ ਸੀ ਅਕਲ ਨੂੰ ਜੀਵ ਆਤਮਾ ਨੂੰ ਰੰਗ ਜਿਹੜਾ ਲਿਆ ਤੁਸੀਂ ਜੀਵ ਨੂੰ ਅਰਥਾਂ ਦੇ ਨਾਲ ਕਹੋਗੇ ਫਿਰ ਉੱਥੇ ਕੀ ਕਿਉਂਕਿ ਸਹਿਜ ਬਲੋਇਆ ਨਹੀਂ ਤਤ ਚਲਿਆ ਗਿਆ ਸੁੱਤੇ ਪਿਆ ਨੇ ਅਰਥ ਕਰ ਲੈ ਕੋਈ ਦਾ ਕੁਝ ਹੋ ਗਿਆ ਬਾਹਰਲੇ ਸਰੀਰ ਨਾਲ ਜੁੜਿਆ ਹੋਏ ਬਾਹਰਲੇ ਸਰੀਰ ਦਾ ਸਰੀਰ ਦਾ ਕੋਈ ਰੋਲ ਹੈ ਤਾਂ ਇੱਥੇ ਰਹਿ ਜਾਣਾ ਮਾਇਆ ਹੈ ਇਹ ਕੱਪੜਾ ਹੈ ਬਾਹਰਲਾ ਸਰੀਰ ਦਾ ਕੱਪੜਾ ਹੈ ਤੁਸੀਂ ਕੱਪੜੇ ਦੇ ਲਿਆ ਕੇ ਸਾਰੀ ਗੱਲ ਘਟਾਈ ਜਾਂਦੇ ਹੋ ਅੰਤਨ ਵੇੜਾ ਤੇਰੇ ਜੀਪੇ ਲੀਜੇ ਨਵੇੜਾ ਜੀ ਨਾਲ ਹੁਣ ਤੁਸੀਂ ਸਰੀਰ ਨਾਲ ਵੇੜਾ ਸਰੀਰ ਨਾਲ ਵੇੜਾ ਕਹਿੰਦਾ ਸਰੀਰ ਤਾਂ ਇੱਥੇ ਹੀ ਹੈ ਇੱਥੇ ਰਹਿ ਜਾਣਾ ਇੱਥੇ ਹੀ ਹੈ ਆਇਆ ਰਹਾ ਲੈਣ ਕੌਣ ਆਇਆ ਸੀ ਸਰੀਰ ਤਾਂ ਉਹਨੂੰ ਮਿਲਿਆ ਸੀ ਪ੍ਰਾਣੀ ਤੋਂ ਆਇਆ ਲਾਹਾ ਲੈਣ ਉਹ ਪ੍ਰਾਣੀ ਦੇ ਅੱਖਾਂ ਕਿਹੜੀਆਂ ਨੇ ਪ੍ਰਾਣੀ ਦੇ ਨੱਕ ਕਿਹੜਾ ਪ੍ਰਾਣੀ ਦਾ ਕੰਨ ਕਿਹੜੇ ਨੇ ਉਹਦੇ ਪੈਰ ਕਿਹੜੇ ਨੇ ਉਹਦੇ ਹੱਥ ਕਿਹੜੇ ਨੇ ਆ ਤਾਂ ਪ੍ਰਾਣੀ ਨੇ ਆਪਣਾ ਸਰੀਰ ਅਜ ਫਿੱਟ ਕੀਤਾ ਹੋਇਆ ਸਰੀਰ ਉਹਨਾਂ ਜਿਹੜੇ ਹਿਲਦਾ ਜਿੰਨਾ ਚਿਰ ਪ੍ਰਾਣੀ ਦੇ ਵਿੱਚ ਹੈ ਜਦੋਂ ਨਿਕਲ ਜਾਂਦਾ ਇਹ ਨਹੀਂ ਹਿਲਦਾ ਫਿਰ ਫਿਰ ਪੈਰ ਪੈਰ ਨਹੀਂ ਰਹਿ ਜਾਂਦੇ ਹੱਥ ਹੱਥ ਨਹੀਂ ਰਹਿ ਜਾਂਦੇ ਜਦ ਇੰਨਾ ਨਹੀਂ ਪਤਾ ਸਾਨੂੰ ਫਿਰ ਅਸੀਂ ਹੱਥ ਬਾਣੀ ਦੇ ਲੈ ਕੇ ਬਹਿ ਗਏ ਕਾਹਨੂੰ ਬਹਿ ਕੇ ਲੈ ਕੇ ਬਹਿ ਕੇ ਬਾਣੀ ਦੇ ਹੱਥ ਲੈ ਕੇ ਸਭ ਤਾਂ ਇੰਨਾ ਹੀ ਨਹੀਂ ਪਤਾ ਜੋ ਇਸ ਕਰਕੇ ਸੁੱਤੇ ਪਏ ਸਾਰੇ ਨੇ ਇਹ ਜਾਗਦਿਆਂ ਦੀ ਬਾਣੀ ਆ ਅਰਥ ਕਰਨ ਵਾਲੇ ਸੁੱਤੇ ਨੇ ਕਬੀਰ ਕਹਿੰਦਾ ਸਹਿਜੇ ਬਲੋਵੋ ਜਿਵੇਂ ਮੈਂ ਜਾਗਦਾ ਐ ਜਾਗ ਕੇ ਬਲੋਇਓ ਜੇ ਕੋਈ ਜਾਗ ਕੇ ਬਲੋਦਾ ਉਹ ਅਰਥ ਕਰ ਲੂਗਾ ਜੇ ਸੁੱਤਾ ਪਿਆ ਬਲੋਊਗਾ ਵਿਚਾਰੂਗਾ ਔਰ ਫਿਰ ਇਹ ਕੁਝ ਨਹੀਂ ਕਰ ਸਕਦਾ ਜੈਸੇ ਤਤ ਨਾ ਜਾਈ ਤਤ ਸਾਰੇ ਹੀ ਚਲਾ ਜਾਏਗਾ ਪੜਦੇ ਨੇ ਵਿਚਾਰਦੇ ਨੇ ਤਤ ਦੀ ਗੱਲ ਕੋਈ ਨਹੀਂ ਨਾਮ ਦੀ ਪ੍ਰਾਪਤੀ ਤਤ ਨਾਮ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸੁਮਨ ਪ੍ਰਗਟ ਆਇਆ ਪਹਿਲੀ ਗੱਲ ਤਾਂ ਗੁਰਬਾਣੀ ਦਾ ਵਿਸ਼ਵਾਸ ਨਹੀਂ ਰੱਖੇ ਕਿਸੇ ਜਿੰਨਾ ਜਰ ਹਿਰਦੇ 'ਚ ਵਿਸ਼ਵਾਸ ਹੈ ਉਹਨਾਂ ਦੀ ਕਿ ਸੱਚੀ ਹੈ ਬਾਣੀ ਉਹਨਾਂ ਜਿਹੜੇ ਜੋ ਤਤ ਮਿਲਦਾ ਹੀ ਨਹੀਂ ਪ੍ਰਗਟੇ ਨਹੀਂ ਸੱਚੀ ਹੋਣੀ ਅਸੀਂ ਮੰਨਿਆ ਹੋਇਆ ਤਤ ਤਾਂ ਬਾਅਦ ਦੀ ਗੱਲ ਹੈ ਵਿਸ਼ਵਾਸ ਹੀ ਨਹੀਂ ਹੈਗਾ ਵਿਸ਼ਵਾਸ ਤੇ ਬਾਅਦ ਤੱਕ ਦੀ ਗੱਲ ਹੈ ਵਿਦਵਾਨ ਨੂੰ ਕਿਸੇ ਨੂੰ ਸੰਤ ਨੂੰ ਕਿਸੇ ਨੂੰ ਵਿਸ਼ਵਾਸ ਹੋਵੇ ਸਿੱਖ ਨੂੰ ਕਿਸੇ ਨੂੰ ਵਿਸ਼ਵਾਸ ਹੋ ਜਾਵੇ ਕੋਈ ਬੰਦੇ ਨੂੰ ਹੋਊ ਵਿਸ਼ਵਾਸ ਜਿੰਨਾ ਉਹਦਾ ਵਿਸ਼ਵਾਸ ਆ ਉਹਨਾਂ ਉਹਨੂੰ ਮਿਲਿਆ ਵੀ ਹੋਊ ਜਿੰਨਾ ਉਹਦਾ ਵਿਸ਼ਵਾਸ ਆ ਉਹਨਾਂ ਉਹਨੂੰ ਮਿਲਿਆ ਹੋਊਗਾ ਜੇ ਥੋੜਾ ਮਿਲਿਆ ਉਹ ਵਿਸ਼ਵਾਸ ਆਪਣਾ ਪੱਕਾ ਕਰੇ ਜਿਆਦਾ ਮਿਲ ਜੂ ਜਿੰਨਾ ਉਹਦਾ ਵਿਸ਼ਵਾਸ ਜਿਆਦਾ ਹੋਵੇ ਨਾ ਪ੍ਰਾਪਤ ਹੋ ਇੱਕ ਪਾਸੇ ਤੱਕੜੀ ਦੇ ਵਿਸ਼ਵਾਸ ਪਾਉਣਾ ਉਹ ਭਰੋਸਾ ਪਾਉਣਾ ਪਊਗਾ ਦੂਜੇ ਪਾਸੇ ਵਸਤੂ ਪੈ ਜੂ ਇੱਕ ਪਾਸੇ ਵੱਟਾ ਵਿਸ਼ਵਾਸ ਜਿੰਨਾ ਤੇਰਾ ਵੱਟਾ ਵਿਸ਼ਵਾਸ ਦਾ ਵੱਧਾ ਚਲਾ ਜਾਊ ਉਹਨਾਂ ਤੈਨੂੰ ਨਾਮ ਵੱਧ ਮਿਲ ਜਾਊਗਾ ਗੱਲ ਵਿਸ਼ਵਾਸ ਭਰੋਸੇ ਤੇ ਖੜੀ ਹੈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਭਰੋਸਾ ਕਰਕੇ ਦੇਖੋ ਜੇ ਭਰੋਸਾ ਨਹੀਂ ਕਰਦਾ ਮਿਲਣਾ ਕੁਝ ਨਹੀਂ ਜਿੰਨਾ ਭਰੋਸਾ ਹੋਣਾ ਮਿਲੂ ਗੱਲ ਸਾਡੇ ਭਰੋਸੇ ਤੇ ਖੜੀ ਹੈ ਨਾਲ ਦੀ ਨਾਲ ਮਿਲਣਾ ਕੁਰਬਾਨੀ ਦੀ ਸੋਝੀ ਨਾਲ ਦੀ ਨਾਲੇ ਮਿਲੀ ਜਾਂਦੀ ਨਾਮ ਨਾਲ ਦੀ ਨਾਲੇ ਮਿਲੀ ਜਾਂਦੀ ਜਿੰਨਾ ਰੜਕੀ ਜਾਣਾ ਉਹਨਾਂ ਕਿਉਂ ਖਾਈ ਜਾਣ ਬਾਕੀ ਛਾਛ ਪੀਏ ਜਦ ਤੱਕ ਕੇ ਲਿਆ ਗਿਆ ਫਿਰ ਕੀ ਇਹ ਵਿਸ਼ਾ ਚ ਲੱਸੀ ਪੀ ਜਾਓ ਲੱਸੀ ਵਾਲੇ ਆ ਬਜਾਜ ਦਿੰਦੇ ਨੇ ਲੱਸੀ ਲੱਸੀ ਵੜਾਈ ਹੈ ਸਾਰੀ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ ਜਿਹੜੇ ਸੰਸਾਰੀ ਆਦਮੀ ਨੇ ਛਾਛ ਪੀਂਦੇ ਨੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਜਿਹੜੇ ਵਿਅਕਤੀ ਗੁਰੂ ਤੇ ਸ਼ਰਧਾ ਰੱਖਦੇ ਨੇ ਉਹ ਛਾਛ ਪੀਣਗੇ ਤਤ ਨਹੀਂ ਪੀ ਸਕਦੇ ਕਦੇ ਵੀ ਤਤ ਨਹੀਂ ਪੀ ਸਕਦੇ ਕਿ ਗੁਰਬਾਣੀ ਕਹਿੰਦੀ ਹੈ ਮਾਨੁ ਕੀ ਟੇਕ ਵਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜਿਸ ਕੇ ਦੀਏ ਰਹੇ ਗਾਇ ਬੋੜ ਤ੍ਰਿਸ਼ਨਾ ਨਾ ਗਿਆ ਤ੍ਰਿਸ਼ਨਾ ਵਿਅਕਤੀ ਕੋਈ ਦੂਰ ਨਹੀਂ ਕਰ ਸਕਦਾ ਕਿਸੇ ਦੀ ਤ੍ਰਿਸ਼ਨਾ ਦਾ ਭਗਵਾਨ ਨੇ ਦੂਰ ਕਰ ਦਿੱਤੀ ਜੇ ਤੁਸੀਂ ਭਗਵਾਨ ਛੱਡਤਾ ਫਿਰ ਹਿੰਦੂ ਇਨਸਾਨ ਫੜ ਲਿਆ ਉਹਨਾਂ ਨੇ ਵੀ ਸਾਰੇ ਫੜੇ ਕਿ ਕਿਸੇ ਨੇ ਬ੍ਰਹਮਾ ਕਿਸੇ ਨੇ ਵਿਸ਼ਨੂੰ ਕਿਸੇ ਨੇ ਚੰਦਰ ਕਿਸੇ ਨੇ ਕ੍ਰਿਸ਼ਨ ਅਸੀਂ ਵੀ ਇਨਸਾਨ ਫੜ ਲਏ ਜਿਹੜਾ ਇਨਸਾਨ ਫੜ ਲਿਆ ਉਹ ਹਿੰਦੂ ਹੈ ਉਹਨਾਂ ਬੋਲਾ ਮਾਇਆ ਧਾਰੀ ਹੈ ਜਿਹਨੇ ਭਗਵਾਨ ਫੜ ਲਿਆ ਉਹ ਨਿਰਾਕਾਰੀ ਹੈ ਭਗਵਾਨ ਸਭ ਅੰਦਰ ਹੈ ਭਗਵਾਨ ਅੰਦਰ ਹੈ ਰਾਮ ਸਭਾ ਦਾ ਰਾਮ ਬੋਲਦਾ ਹੈ ਉਹ ਭਗਵਾਨ ਹੈ ਕੋ ਕਬੀਰ ਤੂੰ ਰਾਮ ਕੀ ਅੰਸ਼ ਤੇ ਤੂੰ ਰਾਮ ਕੀ ਅੰਸ਼ ਹੈ ਰਾਮ ਤੇਰੇ ਅੰਦਰ ਹੈ ਬਾਹਰ ਕੀ ਲੈਣਾ ਬਾਹਰ ਵਾਲੇ ਤਾਂ ਤੈਨੂੰ ਦੱਸਿਆ ਹੈ ਸਮਝਾਇਆ ਹੈ ਉਹਦੀ ਗੱਲ ਤੇ ਤੈਨੂੰ ਭਰੋਸਾ ਨਹੀਂ ਗੁਰਬਾਣੀ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਭਰੋਸਾ ਵਿਅਕਤੀ ਗੁਰੂ ਤੇ ਕਰਦੇ ਨੇ ਗੁਰਬਾਣੀ ਤੇ ਨਹੀਂ ਕਰਦੇ ਉਹਨਾਂ ਦੀ ਕਹੀ ਹੋਈ ਗੱਲ ਤੇ ਨਹੀਂ ਭਰੋਸਾ ਕਰਦੇ ਉਹ ਸਾਨੂੰ ਕਰੀ ਮੋਢਾ ਦੇ ਕੇ ਬਾਹਰ ਕਰ ਦੇਣ ਉਹ ਚੱਕ ਕੇ ਲੈ ਜਾਣ ਬਾਹ ਫੜ ਕੇ ਅਸੀਂ ਨਹੀਂ ਕੁਝ ਕਰਨਾ ਇਹ ਤਾਂ ਕਿਤੇ ਵੀ ਨਹੀਂ ਗੁਰਬਾਣੀ 'ਚ ਲਿਖਿਆ ਵੀ ਜੇ ਤੁਸੀਂ ਨਹੀਂ ਕਰੋ ਉਹ ਕਹਿੰਦੇ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀ ਗੁਰ ਬਚਨੀ ਅਬਗਤ ਸੁਣਾਈਆ ਗੁਰ ਬਚਨੀ ਅਬਗਤ ਸੁਣਾਈਆ ਐ ਗੁਰੂ ਦੇ ਜਿਹੜੇ ਬਚਨ ਦੇ ਗੁਰੂ ਜਿਹੜੀ ਸਿੱਖਿਆ ਇਹਦੇ ਨਾਲ ਜੇ ਅਬਗਤ ਹੋ ਗਿਆ ਮਨ ਅਬਗਤ ਹੁੰਦਾ ਮਨ ਚਲਾਇਆ ਮਨ ਡੋਲਦਾ ਜੇ ਡੋਲਣ ਤੇ ਹਟ ਗਿਆ ਫਿਰ ਹੋ ਗਿਆ ਗਤੀਸ਼ੀਲ ਨਹੀਂ ਰਿਹਾ ਮਨ ਇਹਦਾ ਉਹ ਮਨ ਟਿਕ ਗਿਆ ਗਤੀਸ਼ੀਲ ਹੁੰਦਾ ਤੁਰਨਾ ਫਿਰਨਾ ਡੋਲਣਾ ਤਾਂ ਹੋ ਗਿਆ ਫਿਰ ਹੋ ਗਿਆ ਮਨ ਟਿਕ ਗਿਆ ਪਰ ਟਿਕ ਗਿਆ ਸਮਾ ਜਾਂਦਾ ਕਿਉਂਕਿ ਜਿਹੜਾ ਅੰਦਰ ਹੈ ਨਾਰਾਇਣ ਜਿਹੜਾ ਥਿਰ ਹੈ ਉਹ ਥਿਰ ਨਾਰਾਇਣ ਥਿਰ ਸਿਰ ਸੱਚਾ ਵਿਚਾਰ ਜਦ ਗੁਰਬਾਣੀ ਵਿਚਾਰਾਂਗੇ ਫਿਰ ਸਿਰ ਇਹ ਕਰ ਦੂਗਾ ਇਹ ਮਨ ਨੂੰ ਸਿਰ ਕਰ ਦੂਗਾ ਸਿਰ ਨਾਲ ਸਿਰ ਜੁੜੂਗਾ ਟਿੱਕੀ ਹੋਈ ਲਾਈਟ ਨਾਲ ਟਿੱਕੀ ਹੋਈ ਲਾਈਟ ਕਿਵੇਂ ਹੋ ਜਾਂਦੀ ਹੈ ਜੇ ਇੱਕ ਲਾਈਟ ਹਿਲਦੀ ਹੈ ਇੱਕ ਟਿੱਕੀ ਹੋਈ ਹੈ ਨਾ ਅੱਡ ਦੇ ਕਮਰੇ ਦੇ ਵਿੱਚ ਇੱਕ ਟਿਊਬ ਜਲਦੀ ਹੈ ਇੱਕ ਸੱਚ ਲਾਈਟ ਹੈ ਸੱਚ ਲਾਈਟ ਤੁਸੀਂ ਹਲਾਈ ਜਾਓ ਵੱਖਰੀ ਦੋ ਲਾਈਟਾਂ ਵੱਖਰੀਆਂ ਵੱਖਰੀਆਂ ਹਿਲਦੀ ਦਿਖੂਗੀ ਲਾਈਟ ਲਾਈਟ ਦੇ ਵਿੱਚ ਇਸ ਕਰਕੇ ਮਨ ਹਿਲਦਾ ਨਹੀਂ ਲੈ ਇੱਕੋ ਘਰ 'ਚ ਦੋ ਲਾਈਟਾਂ ਨੇ ਵੱਖਰੀਆਂ ਵੱਖਰੀਆਂ ਜਦ ਦੋ ਲਾਈਟਾਂ ਡਿੱਗ ਜਾਣਗੀਆਂ ਜਾਂ ਚਾਨਣ ਵਧੂਗਾ ਇੱਕ ਲਾਈਟ ਹਿਲਦੀ ਹੈ ਕਿ ਨਹੀਂ ਹਿਲਦੀ ਚਾਨਣ ਪੂਰਾ ਨਹੀਂ ਹੁੰਦਾ ਬਰੇ ਨਹੀਂ ਹੁੰਦਾ ਚਾਹੇ ਇੱਕੋ ਕਮਰੇ ਦੋ ਲਾਈਟਾਂ ਹੋਣ ਜਿਨ੍ਹਾਂ ਜੇ ਲਾਈਟ ਟਕਾ ਕੇ ਨਹੀਂ ਮਾਰਦੇ ਇੱਕ ਉਹਦੇ ਨੂੰ ਨਚਰ ਨਹੀਂ ਲਾਈਟ ਵਾਈ ਜਾਓ ਹਿੱਲੀ ਜਾਵੇ ਚਾਨਣ ਨਹੀਂ ਮਨ ਡੋਲਦਾ ਕਰਕੇ ਪੂਰਾ ਚਾਨਣ ਨਹੀਂ ਹੁੰਦਾ ਗੁਰਬਾਣੀ ਕੇਵਲ ਮਨ ਨੂੰ ਟਿਕਾਉਂਦੀ ਹੈ ਇਹ ਕੰਮ ਕਰਦੀ ਹੈ ਦੂਜਾ ਬੁੱਧੀ ਨੂੰ ਸ਼ਕਤੀਸ਼ਾਲੀ ਕਰਦੀ ਹੈ ਬੁੱਧੀ ਦੇ ਵਿੱਚ ਗਿਆਨ ਵਧਾਉਂਦੀ ਹੈ ਬੁੱਧੀ ਦੀ ਸ਼ਕਤੀ ਕੀ ਹੈ ਗਿਆਨ ਗਿਆਨ ਦਾ ਗਿਆਨ ਬੁੱਧੀ ਦੀ ਡੋਜ਼ ਗਿਆਨ ਤੇ ਗਿਆਨ ਵਧਾਉਂਦੀ ਜਾਣੇ ਇਹ ਤਤ ਨਿਰੰਜਨ ਸਹਿਜ ਲਹਿ ਅਵਗਤ ਹੋ ਕੇ ਜਦ ਸਮਾਜ ਆਦਾ ਬਣ ਗੁਰੂ ਦੀ ਸਿੱਖਿਆ ਨਾਲ ਸਿੱਖਿਆ ਨੂੰ ਵਿਚਾਰ ਕੇ ਅਡੋਰ ਹੋ ਕੇ ਜਦ ਸਮਾਜ ਆਦਾ ਇੱਕ ਮਨ ਇੱਕ ਚਿੱਤ ਹੋ ਜਾਂਦਾ ਉਹਨੂੰ ਕਹਿੰਦੇ ਤਤ ਨਿਰੰਜਨ ਉਹ ਜਿਹੜਾ ਚਿੱਤ ਹੈ ਤਤ ਸਰੂਪ ਹੈ तात्त्वीय का तात्त्व एल मन की है माना है लाइट तेल तो पैदा हुई हुई मन जोत है जे तो चित्त तत्व है तेल है नाम किया बाती नाम किया बाती बात जो मुंह तो बोले आवाज धुन ਦੀਵੇ 'ਚ ਬੱਤੀ ਹੁੰਦੀ ਹੈ ਉੱਥੇ ਬਾਤੀ ਲੱਭਦਾ ਬੱਤੀ ਨਹੀਂ ਹੈ ਬਾਤੀ ਗੱਲ ਬਾਤ ਬਿਨਾ ਬੋਲੇ ਤੇ ਗਿਆਨ ਨਹੀਂ ਦਿੱਤਾ ਜਾ ਸਕਦਾ ਬਿਨਾ ਬੋਲੇ ਤੇ ਦੂਏ ਤੇ ਤੋਂ ਚਾਲੂ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਜਿਹੜਾ ਉਪਦੇਸ਼ ਹੈ ਇਹ ਬੋਲੀ ਹੋਈ ਚੀਜ਼ ਹੈ ਇਹ ਸ਼ਬਦ ਹੈ ਬਾਕੀ ਦਾ ਮਤਲਬ ਸ਼ਬਦ ਹੈ ਤਾਂ ਨਿਰੰਜਨ ਸਾਹਿਲ ਹੈ ਚਿੱਤ ਜਿਹੜਾ ਹੈ ਉਹ ਤਤ ਹੈ ਦੁਰੰਜਣ ਦੁਰੰਜਣ ਕਹਿੰਦਾ ਮਾਇਆ ਤੋਂ ਪਰੇ ਮਾਇਆ ਵਾਲੇ ਵੀ ਤਤ ਨੇ ਮਾਇਆ ਵਾਲੇ ਤਤਾਂ ਨੂੰ ਅਜਰ ਕਹਿੰਦੇ ਨੇ ਗਿਆਨ ਨੂੰ ਵੀ ਤਾਂ ਹੀ ਅੰਜਣ ਕਿਹਾ ਗਿਆਨ ਵੀ ਜੜ ਚੀਜ਼ ਹੈ ਗਿਆਨ ਅੰਜਣ ਗੁਰਦੀਆ ਅਗਿਆਨ ਅਧੇਰ ਵਿਨਾਸ਼ ਅਗਿਆਨਤਾ ਨੂੰ ਵਿਨਾਸ਼ ਕਰਨ ਵਾਲਾ ਜਿਹੜਾ ਗਿਆਨ ਹੈ ਨਿਰੰਜਨ ਜਿਹੜਾ ਹੈਗਾ ਉਹ ਮਨਬੁੱਧੀ ਤੇ ਪਰੇ ਦਾ ਅੰਜਨ ਇੱਕ ਬਿਮਾਰੀ ਨੂੰ ਰਾਜ ਕਰਨ ਵਾਲਾ ਜਿਵੇਂ ਅਸੀਂ ਸੁਰਮਾ ਪਾਉਂਦੇ ਧੁੱਦ ਪੈ ਜਾਂਦੀ ਅੱਖ ਦੇ ਵਿੱਚ ਜਾਲਾ ਪੈ ਜਾਂਦਾ ਅੱਖ ਦਵਾਈ ਪਾਉਂਦੇ ਜਾਲਾ ਕੱਟਿਆ ਜਾਂਦਾ ਇਹ ਭਰਮ ਦਾ ਜਾਲਾ ਘਟਦਾ ਗਿਆ ਉਹਨੇ ਬ੍ਰਹਮ ਗਿਆਨੀ ਦਾ ਭੋਜਨ ਜਿਹੜਾ ਭੋਜਨ ਗਿਆਨ ਬ੍ਰਹਮ ਗਿਆਨੀ ਚੇਤਨਾ ਭੋਜਨ ਗਿਆਨ ਜੜ ਹੈ ਚੇਤਨ ਦਾ ਜਿਹੜਾ ਭੋਜਨ ਹੁੰਦਾ ਚੇਤਨ ਨਹੀਂ ਹੁੰਦਾ ਚੇਤਨ ਦਾ ਭੋਜਨ ਚੜ ਹੁੰਦਾ ਹੈ ਨਿਰਾਕਾਰੀ ਗਿਆਨ ਹੁੰਦਾ ਨਿਰਾਕਾਰੀ ਹੈ ਉਹਦਾ ਪਰ ਭੋਜਨ ਗਿਆਨ ਕਹਿੰਦਾ ਨਹੀਂ ਹੁੰਦਾ ਗਿਆਨ ਜੜੇ ਹੁੰਦਾ ਕਿਉਂਕਿ ਬੁੱਧੀ ਨਾਲ ਅੱਖਰਾਂ ਦੇ ਵਿੱਚ ਗਿਆਨ ਆਇਆ ਹੋਇਆ ਹਵਾ ਦੇ ਵਿੱਚ ਧੂੜਿਆ ਹੋਇਆ ਹੈ ਹਵਾ ਮੂਹ ਦੀ ਗੱਲ ਦੇ ਵਿੱਚ ਆਇਆ ਹੋਇਆ ਹੈ ਮਾਇਆ ਦੇ ਵਿੱਚ ਮਿਕਸ ਹੋਇਆ ਹੋਇਆ ਚੀਜ਼ ਹੈ ਰੜ ਕੇ ਹੈ ਰੜ ਕੇ ਮਾਇਆ ਜੋ ਕੱਢਿਆ ਹੈ ਰੜ ਕੇ ਨਹੀਂ ਕੱਢਿਆ ਇਹ ਨਰਜਣ ਕਿਵੇਂ ਹੋ ਗਿਆ ਨਰਜਣ ਹੋਇਆ ਜਿਹੜਾ ਮਾਇਆ ਦੇ ਕਦੇ ਲਿਪਤ ਹੋਇਆ ਹੀ ਨਹੀਂ ਉਹ ਸ਼ਬਦ ਗੁਰੂ ਨਰਜਣ ਜਿਹੜਾ ਤੁਰਕੀ ਬਾਣੀ ਉਹ ਨਰਜਣ ਇਹ ਨਰਜਣ ਹੀ ਹੈ ਇਹ ਅੰਜਨ ਮਾਇਆ ਨਰਜਣ ਨਹੀਂ ਹੈ ਮਾਇਆ 'ਚ ਰਹਿੰਦੇ ਹੋਏ ਮਾਇਆ ਤੋਂ ਰਹਿਤ ਹੋ ਕੇ ਰਹੀਏ ਸੱਜਣ ਮਾਹੇ ਨਿਰੰਜਨ ਰਹੀਏ ਜੋਗ ਜੁਗ ਜੁਗਤ ਇਵ ਪਾਈਆ ਤੂੰ ਨਿਰੰਜਨ ਹੈ ਜੋਤ ਨਿਰੰਜਨ ਹੈ ਨਿਰੰਜਣੀ ਜੋਤ ਹੈ ਮਨ ਜ਼ਰੂਰ ਜੋਤ ਹੈ ਪਰ ਨਿਰੰਜਣੀ ਜੋਤ ਹੈ ਅੰਜਣੀ ਜੋਤ ਕੀ ਹੁੰਦੀ ਹੈ ਅੰਜਣੀ ਜੋਤ ਸੂਰਜ ਦੀ ਬਿਜਲੀ ਦੀ ਦੀਵੇ ਦੀ ਕਿ ਉਹ ਤੋਂ ਪਹਿਲਾਂ ਕੀਤੀ ਹੋਈ ਇਹ ਜੋਤ ਹੈ ਮਾਇਆ ਤੋਂ ਪੈਦਾ ਹੋਈ ਹੋਈ ਜੋਤ ਇਹ ਅਜਲ ਜੋਤ ਹੈ ਅੰਜਨ ਮਾਇਆ ਨਿਰੰਜਨ ਰਹੀ ਹੈ ਉਹ ਜਨ ਦੇ ਵਿੱਚ ਰਹਿ ਮਾਇਆ ਦੇ ਵਿੱਚ ਪਰ ਮਾਇਆ ਤੋਂ ਵੱਖਰਾ ਹੋ ਕੇ ਰਹਿ ਇਹ ਸਮਝ ਕੇ ਰਹਿ ਮਾਇਆ ਦੀ ਜਿੰਨਾ ਚਿਰ ਉਹ ਦੁੱਧ ਦੇ ਵਿੱਚ ਮਿਕਸਾ ਘਿਓ ਦੀ ਨਹੀਂ ਕਿਤੇ ਜਾਂ ਰੜਕਿਆ ਗਿਆ ਤੇ ਮੱਖਣ ਅੱਡ ਹੋ ਗਿਆ ਤੇ ਲੱਸੀ ਅੱਡ ਹੋ ਗਈ ਐ ਅੱਡ ਹੋ ਜਾ ਜਿਵੇਂ ਲੱਸੀ ਅੱਡ ਹੋ ਜਾਂਦੀ ਹੈ ਵਾਇਆ ਸਰੀਰ ਲੱਸੀ ਅੱਡ ਹੋ ਜਵੇ ਤੂੰ ਅੱਡ ਹੋ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿੱਖ ਸਖੋਜ ਲੈ ਨਾਨਕ ਦੂਜੀ ਕਾਰਨ ਕਰਨੀ ਨਾਨਕ ਕਹਿੰਦਾ ਦੂਜੀ ਕਾਰ ਵੀ ਫਿਰ ਕਰ ਸਕਦਾ ਦੂਜੀ ਕਾਰ ਕਰੂਗਾ ਫਿਰ ਤਾਂ ਜਮ ਦਾ ਡੰਡ ਕੀ ਪਤਾ ਕਿਹੜੇ ਵੇਲੇ ਆ ਹੋਰ ਦੂਜੀ ਕਾਰ ਵੀ ਕੋਈ ਕਰ ਸਕਦਾ ਮਨ ਦੇ ਲੈਵਲ ਤੇ ਸਰੀਰ ਦੇ ਲੈਵਲ ਤੇ ਜੋ ਮਰਜ਼ੀ ਕਰੀ ਜਾ ਸਰੀਰ ਦੇ ਲੈਵਲ ਤੇ ਜੋ ਮਰਜ਼ੀ ਕਰ ਹੱਥ ਪੈਰ ਕਰ ਕੰਮ ਸਭ ਜੀਤ ਨਿਰੰਜਨ ਨਾਲ ਅੰਜਨ ਮਾਹੇ ਨਿਰੰਜਨ ਰਹੀ ਜੋਗ ਜੁਗਤ ਇਬਰਾਈ ਸਰੀਰ ਕਰਕੇ ਜੋ ਮਰਜ਼ੀ ਕਰੀ ਜਾ ਮਨ ਕਰਕੇ ਨਿਰੰਜਨ ਨਾਲ ਜੁੜਿਆ ਰਹੇ ਇੱਕ ਮਨ ਕਿਤੇ ਤਰ੍ਹਾਂ ਸ਼ਬਦ ਵਿਚਾਰ ਕਰਦਾ ਰਹਿ ਸਰੀਰ ਕਰਕੇ ਜੋ ਮਰਜ਼ੀ ਜੇ ਸੇਵਾ ਸਿੱਖ ਤੋਂ ਖੋਜ ਲੈ ਜੋ ਇਸ ਤਰੀਕੇ ਨਾਲ ਵਿਚਾਰ ਸ਼ਬਦ ਕਰਦਾ ਸੇਵਾ ਸਿੱਖ ਇਸ ਤਰੀਕੇ ਨਾਲ ਜਿਹੜਾ ਸਿੱਖ ਸੇਵਦਾ ਸ਼ਬਦ ਵਿਚਾਰ ਕਰਦਾ ਸੇਵਾ ਕੀ ਹੁੰਦੀ ਹੈ ਸ਼ਬਦ ਵਿਚਾਰ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਸੋ ਖੋਜ ਲੈ ਇਹੀ ਗੁਰ ਕੀ ਸੇਵਾ ਹੈ ਸ਼ਬਦ ਵਿਚਾਰ ਹੈ ਇਹਦੇ ਨਾਲੇ ਗਿਆਨ ਜਿਹੜਾ ਹੈ ਬ੍ਰਹਮ ਗਿਆਨੀ ਅੰਦਰਲੇ ਨੂੰ ਬ੍ਰਹਮ ਨੂੰ ਗਿਆਨ ਵਰਦਾ ਇਹਦੇ ਨਾਲੇ ਬ੍ਰਹਮ ਗਿਆਨਵਾਨ ਵਰਦਾ ਸ਼ਬਦ ਵਿਚਾਰ ਨਾਲ ਬ੍ਰਹਮ ਜਿਹੜਾ ਹੈ ਇਹ ਲੈ ਕੇ ਗਿਆਨਵਾਨ ਵਰਦਾ ਇਹ ਅੰਦਰਲੇ ਦੀ ਪੂਜਾ ਅੰਦਰਲੇ ਦੀ ਸੇਵਾ ਤਨਵਨ ਮਨ ਆਪੂ ਪੂ ਚੜਾਉ ਆ ਜਿਹੜਾ ਬਾਹਰਲਾ ਕੰਮ ਕਰ ਹੱਥ ਪੈਰਾਂ ਨਾਲ ਸਿਰ ਜਿਹੜਾ ਹੱਥ ਪੈਰ ਨਾਲ ਕੰਮ ਕਰਦਾ ਸਰੀਰ ਵਾਸਤੇ ਕਰਦਾ ਇਹ ਦੋ ਅੱਡਾ ਅੱਡ ਜਦ ਕਹਿੰਦਾ ਨਾਨਕ ਦੂਜੀ ਕਾਰਨ ਕਰਦੀ ਤੈਨ ਨਹੀਂ ਦੂਜੀ ਕਾਰਨ ਕਰਦੀ ਤੇਰਾ ਸਰੀਰ ਜੋ ਮਰਜੀ ਕਰਦਾ ਰਹੇ ਸਰੀਰ ਆਪਣੀ ਭੁੱਖ ਨੂੰ ਕਰਦਾ ਤੂੰ ਆਪਣੀ ਭੁੱਖ ਨੂੰ ਕਰ ਦੋਹਾਂ ਦੀ ਭੁੱਖ ਅੱਡ ਸਰੀਰ ਦੀ ਆਪਣੀ ਲੋੜ ਹੈ ਤੇਰੀ ਆਪਣੀ ਲੋੜ ਹੈ ਤੂੰ ਆਪਣਾ ਕੰਮ ਕਰ ਸਰੀਰ ਨੂੰ ਆਪਣਾ ਕਰ ਦੋਏ ਕੰਮ ਕਰਨੇ ਪੋਸੀਬਲ ਨੇ ਅਸੀਂ ਕੰਮ ਕਰਦੇ ਸੋਚਦੇ ਆ ਸੋਚਣ ਦੀ ਵਿਚਾਰ ਵਿਚਾਰੀਓ ਜੇ ਸੋਚ ਸਕਦੇ ਆ ਵਿਚਾਰ ਵੀ ਸਕਦੇ ਆ ਜੇ ਮਾੜਾ ਫੇਰ ਤੇ ਸੋਚ ਸਕਦੇ ਆ ਤਾਂ ਕੰਮ ਕਰਦੇ ਵਿਚਾਰ ਵੀ ਸਕਦੇ ਆ ਵਿਹਲੇ ਆ ਵਿਚਾਰਦੇ ਹਾਂ ਨਹੀਂ ਵਿਹਲਾ ਕਰਕੇ ਮਨ ਟਿਕਦਾ ਨਹੀਂ ਜੇ ਵਿਚਾਰ ਚਲਾ ਲਈ ਵਿਹਲਾ ਰਹਿੰਦਾ ਹੀ ਨਹੀਂ ਸ਼ੈਤਾਨ ਦਾ ਕਰਤਾ ਹੈ ਵਿਹਲਾ ਮੇਲਾ ਮਨ ਹੁਕਮ ਬਿਸਮਾਰ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋ ਹੁਕਮ ਜਿਹੜਾ ਹੈ ਪਛਾਣਨਾ ਫਿਰ ਆਪਾਂ ਨੇ ਹੁਕਮ ਬਿਸਮਾਰ ਇੱਥੇ ਇਸ ਜੋ ਹੁਕਮ ਪਛਾਣਿਆ ਜਾਣਾ ਜੇ ਸਰੀਰ ਕਰਕੇ ਕੁਝ ਹੋਰ ਕਰਦਾ ਹੈ ਮਨ ਕਰਕੇ ਸ਼ਬਦ ਵਿਚਾਰ ਕਰਦਾ ਹੈ ਹੁਕਮ ਨੂੰ ਬੁੱਝ ਲੂ ਬਸ ਹੁਕਮ ਨੂੰ ਪਛਾਣਨਾ ਜਦ ਹੁਕਮ ਪਛਾਣ ਜਾ ਗਿਆ ਉਹ ਵੀ ਬਿਸਮਾਰ ਹੈ ਬਿਸਮਾਰ ਨਾਦ ਉਹ ਸਮਾਦ ਨਾਲ ਹੈ ਨਾਲ ਕੀ ਹੈ ਉਧਰ ਹੁਕਮ ਹੋਇਆ ਉਧਰ ਪ੍ਰੈਕਟੀਕਲ ਹੋ ਗਿਆ ਉਧਰ ਸੁੱਚ ਦੱਬੀ ਕਰਦਾ ਨਹੀਂ ਮੋੜਨ ਦੇਣੀ ਇਹ ਤਾਂ ਲਾਈਟ ਜਲਦੀ ਜਾਣੇ ਦੇਖਦੇ ਨੇ ਵੀ ਆ ਐ ਕਰਦੇ ਆ ਤਾਂ ਲਾਈਟ ਜਗ ਪੈਦੀ ਐ ਕਰਦੇ ਨੇ ਐ ਤੀ ਛੋਟੇ ਬੱਚੇ ਨੂੰ ਕੀ ਪਤਾ ਸਾਲ ਦੇ ਵਿੱਚ ਮੇਰੇ ਮਹੀਨੇ ਨੂੰ ਕੀ ਪਤਾ ਉਹ ਤਾਂ ਵਿਸਵਾਜ ਹੈ ਉਹਦੇ ਵਾਸਤੇ ਐ ਕਰਨਾ ਨਾਲ ਲਾਈਟ ਜਲਦੀ ਪੁੱਜਦੀ ਹੈ ਪੱਖਾ ਚੱਲਦਾ ਕਿਉਂ ਇਹ ਕਿਉਂ ਹੁੰਦਾ ਇਹ ਜਿਹਾ ਵਿਸਮਾਦ ਜਿਵੇਂ ਬੱਚੇ ਨੂੰ ਵਿਸਮਾਦ ਹੁੰਦਾ ਇਹ ਜਿਹਾ ਵਿਸਮਾਦ ਹੁੰਦਾ ਹੁਕਮ ਪਛਾਣੋ ਹੁਕਮ ਹੋਇਆ ਉਹਦੀ ਇੱਛਾ ਹੋਈ ਔਰ ਕੰਮ ਹੋਇਆ ਹੁਕਮ ਕੀ ਉਹਦੀ ਇੱਛਾ ਪਣ ਜੋ ਚਾਹੁੰਦਾ ਉਹ ਜਦੇ ਹੀ ਹੋ ਜਾਂਦਾ ਉਹ ਜੋ ਕੱਢਣ ਦੀ ਦੇਰ ਹੈ ਹੋ ਜਾਂਦਾ ਹੈ ਔਰ ਐਨੀ ਛੇਤੀ ਕਿਉਂ ਹੋ ਜਾਂਦਾ ਕਿਵੇਂ ਹੋ ਜਾਂਦਾ ਇਹ ਵਿਸਮਾਲ ਦੀ ਗੱਲ ਹੈ ਕਿਉਂਕਿ ਸੰਸਾਰ 'ਚ ਐਸੀ ਕੋਈ ਸ਼ਕਤੀ ਨਹੀਂ ਜਿਹਦੀ ਇੱਛਾ ਮੁਤਾਬਕ ਐਦਾਂ ਹੋ ਜਵੇ ਇੱਛਾ ਤਾਂ ਅਸੀਂ ਬਥੇਰੀ ਕਰਦੇ ਰਹੇ ਕੋਸ਼ਿਸ਼ ਵੀ ਕਰਦੇ ਫਿਰ ਨਹੀਂ ਕੰਮ ਸਰੇ ਚੜ ਦਿੱਤੇ ਕੀ ਗੱਲ ਹੈ ਇੱਛਾ ਹੁੰਦੀ ਸਾਰੇ ਹੋ ਜਾਂਦਾ ਸਭ ਇਹ ਹੁਕਮ ਵਿਸਵਾਸ ਹੈ ਇਹ ਨੂੰ ਬਿਸਮਾਦ ਨਾਦ ਬਿਸਮਾਦ ਭੇਦ ਜਿਆਦੇ ਦਾ ਭੇਦ ਗਿਆਨ ਦਾ ਨਾਦ ਦਾ ਭੇਦ ਪੜਿਆ ਭੇਦ ਇਹਦੇ ਵਿੱਚ ਕਿੰਨਾ ਗਿਆਨ ਹੈ ਸ੍ਰਿਸ਼ਟੀ ਸਾਜੀ ਹੈ ਕਿਵੇਂ ਸਾਜੀ ਹੈ ਉਹ ਵੀ ਬਿਸਮਾਦ ਦੇ ਕਰ ਗਿਆ ਹੁਕਮ ਬਿਸਮਾਦ ਜੀ ਜੀ ਕੀ ਚੀਜ਼ ਬਣਾਈ ਹੈ ਕਿਵੇਂ ਬਣਾਈ ਹੈ ਉਹ ਵੀ ਬਿਸਮਾਦ ਕਰਦਾ ਬਿਸਮਾਦ ਭੇਦ ਜਿਹਨੇ ਜੀ ਦੇ ਭੇਜਣ ਦਾ ਫਿਰ ਬਿਸਮਾਦ ਹੈ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਸਾਰਾ ਕੁਝ ਵਿਸਮਾਦ ਹੈ ਜੋ ਰਚਨਾ ਸਾਰੀ ਵਿਸਮਾਦ ਹੈ ਕਿਵੇਂ ਬਣਾਈ ਹੈ ਕਿਵੇਂ ਬਣ ਗਈ ਹੁਕਮ ਵਿਸਮਾਦ ਹੁਕਮ ਪਛਾਣਾ ਜੀ ਜੁਗਤ ਸੱਚ ਜਾਣੇ ਸਭ ਕੁਝ ਹੁਕਮ ਨਾਲ ਬਣਿਆ ਜੇ ਹੁਕਮ ਵਿਸਮਾਦ ਹੈ ਸਭ ਕੁਝ ਹੁਕਮ ਨਾਲ ਬਣਿਆ ਹੈ ਸਾਰਾ ਵਿਸਮਾਦ ਹੈ ਹੁਕਮ ਪਛਾਣਾ ਹੁਕਮ ਵਿੱਚ ਸਮਾਦ ਹੁਕਮ ਪਛਾਣ ਹੁਕਮ ਨੂੰ ਪਛਾਣ ਲਵੇ ਜਿੰਨਾ ਜਰ ਹੁਕਮ ਨਹੀਂ ਪਛਾਣਦਾ ਵਿਸਵਾਦ ਨਹੀਂ ਹੋ ਸਕਦਾ ਤੇ ਵੈਰੂ ਵੈਰੂ ਕਰਨ ਵਾਲੇ ਵਿਸਵਾਦ ਚਲੇ ਜਾਂਦੇ ਨੇ ਵਿਸਵਾਦ ਨਾ ਹਾਲੀ ਦੀ ਗੱਠੀ ਜਿਹੜੀ ਚੀਜ਼ ਅੱਗੇ ਮਿਲ ਗਈ ਹੁਕਮ ਨੂੰ ਬੁੱਝੇ ਦੇ ਵਿਸਵਾਦ ਹੈ ਹੁਕਮ ਆਪਣੇ ਆਪ ਵਿੱਚ ਵਿਸਵਾਦ ਹੈ ਜੀ ਜੁਗਤ ਸੱਚ ਜਾਣੈ ਸੋਈ ਜੀ ਦੀ ਜੁਗਤ ਜੀ ਦੇ ਅੱਡ ਹੋਣ ਦੀ ਔਰ ਜੀ ਦੇ ਫਿਰ ਮਿਲ ਜਾਣ ਦੀ ਜੁਗਤੀ ਇਹ ਸੱਚ ਸੱਚ ਜੁਗਤੀ ਜਾਣ ਲੈਂਦਾ ਜੁਗਤੀ ਝੂਠੀ ਹੈ ਲੋਕਾਂ ਨੇ ਦੱਸੀ ਜੀ ਬਾਰੇ ਝੂਠ ਬੋਲਿਆ ਬਾਕੀ ਮਤਾਂ ਨੇ ਜੀ ਕਿਹੜੀ ਵਿਧੀ ਨਾਲ ਜੁੜਦਾ ਆਪਣੇ ਆਪ ਅੱਡ ਹੁੰਦਾ ਆਪਣੇ ਆਪ ਜੁੜਦਾ ਨਾ ਇਹਨੂੰ ਕੋਈ ਅੱਡ ਕਰਦਾ ਨਾ ਕੋਈ ਇਹਨੂੰ ਜੋੜਦਾ ਨਾ ਕੋਈ ਅੱਡ ਕਰ ਸਕਦਾ ਨਾ ਕੋਈ ਜੋੜ ਸਕਦਾ ਇਹ ਸੱਚ ਹੈ ਇਹ ਜੀ ਦੇ ਵਿੱਚ ਸ਼ਕਤੀ ਹੈ ਸਵੈ ਪੰਗ ਸਵੈ ਪੰਗ ਹੈ ਜਿਹੜਾ ਇਹ ਸ਼ਕਤੀ ਜੀਵ ਦੇ ਵਿੱਚ ਹੈ ਸਵੈ ਪੰਗ ਲਾਉਸ ਗੁਰਬਾਣੀ 'ਚ ਹੋਰ ਕਿਸੇ ਗ੍ਰੰਥ 'ਚ ਹੀ ਨਹੀਂ ਇਸ ਕਰਕੇ ਇਹਦੇ ਅਰਥ ਨਹੀਂ ਹੋਏ ਉਹਦੇ ਸਵੈ ਭੂ ਅਰਥ ਕਰਤਾ ਸਵੈ ਨੂੰ ਪੰਗ ਕਰ ਲੈਣਾ ਦਾਲ ਆਪਣੇ ਆਪ ਬਣਦਾ ਹੈ ਸੋਚਦਾ ਦਾਲ ਬਣਦਾ ਸਮਝਦਾ ਕਿ ਹੋ ਜਾਂਦਾ ਫਿਰ ਕੌਣ ਕਰਦਾ ਜਾਂ ਸੋਚਦਾ ਤਾਂ ਦਾਲ ਬਣ ਜਾਂਦਾ ਸਮਝਣ ਲੱਗਦਾ ਇੱਕ ਹੋ ਜਾਂਦਾ ਇਹ ਸੋਚਣ ਲੱਗਿਆ ਕਿਸੇ ਨੂੰ ਨਹੀਂ ਪੁੱਛਦਾ ਕਿਸੇ ਦੀ ਮਰਜ਼ੀ ਨਾਲ ਨਹੀਂ ਸੋਚਦਾ ਸਮਝਣ ਲੱਗਿਆ ਕਿਸੇ ਨੂੰ ਨਹੀਂ ਪੁੱਛਦਾ ਸਮਝਣ ਲੱਗਿਆ ਚਲੋ ਕੋਈ ਇਹਨੂੰ ਪ੍ਰੇਰ ਕੇ ਸਮਝਾ ਕੇ ਲਾ ਦੇਵੇ ਪਰ ਸੋਚਣ ਲੱਗਿਆ ਕਿਸੇ ਦੀ ਰਾਏ ਦੀ ਲੋੜ ਨਹੀਂ ਇਹਨੂੰ ਸੋਏ ਪੰਪ ਸੋਏ ਨੂੰ ਪੰਪ ਕਰ ਲੈਣਾ ਦੋਇ ਸਿਆਜ ਕਰ ਲੈਣਾ ਇਹਦੀ ਆਪਣੀ ਵਰਦੀ ਦੇ ਉੱਤੇ ਖੜਾ ਹੈ ਇਹਦੀ ਜਿਹੜੀ ਵਰਦੀ ਹੈ ਇਹਦਾ ਜਿਹੜਾ ਭਾਣਾ ਜੀਵ ਦਾ ਇਹੀ ਪਰਮੇਸ਼ਰ ਦੇ ਭਾਣੇ ਨਾਲ ਟਕਰਾਉਂਦਾ ਆਪਣੇ ਭਾਣੇ ਜੇ ਚੱਲੇ ਭਾਈ ਕੌਣ ਚਲਾਉਂਦਾ ਨੂੰ ਆਪਣੇ ਭਾਣੇ ਕੌਣ ਚਲਾਉਂਦਾ ਆਪਣੀ ਵਰਦੀ ਨਾਲ ਚੱਲਦਾ ਵਿਛੜ ਚੋਟਾ ਫਿਰ ਤੂੰ ਵਿਛੜਿਆ ਚੋਟ ਪਊਗੀ ਟਕਰਾਅ ਹੋਊਗਾ ਹੋਊਗਾ ਰੇਲ ਨੂੰ ਸਾਹਮਣਾ ਭੱਜੇ ਤਾਂ ਰੇਲ ਨੇ ਚੱਕ ਕੇ ਪਰੇ ਮਾਰਨਾ ਰੇਲ ਨੂੰ ਨਹੀਂ ਰੋਕ ਸਕਦਾ ਤੂੰ ਹੁਕਮ ਨੂੰ ਨਹੀਂ ਰੋਕ ਸਕਦਾ ਤੂੰ ਹੁਕਮ ਨੂੰ ਭੜਕਾ ਕੇ ਪਰੇ ਮਾਰਨਾ ਤੈਨੂੰ ਸਾਰੀ ਸ੍ਰਿਸ਼ਟੀ ਇੱਕ ਪਾਸੇ ਹੁਕਮ ਇੱਕ ਪਾਸੇ ਸਾਰੇ ਮਰਦੇ ਜਾਂਦੇ ਨੇ ਹੁਕਮ ਨੂੰ ਨਹੀਂ ਰੋਕ ਸਕਦਾ ਕੋਈ ਹੁਕਮ ਦਾ ਵਿਰੋਧ ਨਾ ਕਰ ਆਪਣੇ ਭਾਣੇ ਚੱਲਦੇ ਭਾਈ ਕਿ ਚੱਲੇ ਪਾਈ ਵਿਛੜ ਟੋਟਾ ਖਾਏ ਗੁਰਕੇ ਮਾਰੇ ਜੇ ਕੁਝ ਬੋਲ ਬੈਠਾ ਕੇ ਬਾਣੀ ਚੱਲ ਕੇ ਬਾਣੀ ਚੱਲਣਾ ਜਾਂ ਆਪਣੇ ਬਾਣੀ ਚੱਲਣਾ ਇਹ ਇਹਦੀ ਮਰਜ਼ੀ ਦੇ ਖੜਾ ਤਾਂ ਗੁਰੂ ਕੁਝ ਕਰ ਸਕਦਾ ਹੈ ਨਾ ਗੁਰੂਆਂ ਕੋਲ ਸਿੱਖ ਸੀਗੇ ਕਿੰਨੇ ਸਿੱਖ ਚਲੇ ਗਏ ਕਿੰਨੇ ਸਿੱਖ ਬਣ ਗਏ ਉਹਨੇ ਬੇਦਾਰ ਇੱਥੇ ਰਹਿ ਗਏ ਉਹ ਕੌਣ ਸੀ ਤੂੰ ਕੌਣ ਸੀ ਗੁਰੂ ਦੇ ਕੋਲੇ ਰਹਿੰਦੇ ਸੀ ਉਹ ਘਰਦੇ ਸੀ ਘਰਦੇ ਕਿਹਨਾਂ ਨੇ ਜਿਹੜੇ ਬਾਗੀ ਹੋਏ ਨੇ ਗੁਰੂ ਘਰ ਚੋਂ ਆਪ ਮੇਟ ਨਿਰਾਲਮ ਹੋਗਾ ਆਪ ਮੇਟ ਨਿਰਾਲਮ ਹੋਗਾ ਸਾਇ ਬੰਦ ਦੀ ਸ਼ਕਤੀ ਇੱਕ ਦੇ ਵਿੱਚ ਹੈ ਇੱਕ ਦੇ ਵਿੱਚ ਇਹ ਆਪੇ ਇੱਕ ਹੈ ਇੱਕ ਹੋਰ ਕੋਈ ਨਹੀਂ ਸੱਚਖੰਡ ਸਾਰੇ ਇੱਕ ਇੱਕ ਨੇ ਤਾਂ ਕਰਕੇ ਅਨੇਕ ਕਿਹਾ ਅਨੇਕ ਏਕ ਨੇ ਉੱਥੇ ਅਨੇਕ ਏਕ ਅਨੇਕ ਏਕ ਨੇ ਇੱਕ ਹੋਏ ਹੋਏ ਹੋਏ ਹੋਏ ਸਾਰੇ ਸੱਚਖੰਡ ਬੈਠੇ ਨੇ ਬਹੁ ਵਚਨ ਤੇ ਤਿੱਥੇ ਸੋਹਣ ਪੰਜ ਪ੍ਰਵਾਨ ਉੱਥੇ ਪੰਜ ਨੇ ਜਿਹੜੇ ਪ੍ਰਵਾਨ ਹੋਏ ਪੰਜ ਨੇ ਸਾਰੇ ਉੱਥੇ ਸੋਦੇ ਨੇ ਫਿਰ ਬਹੁਤ ਭਜਨ ਹੋਇਆ ਇਹ ਜਿਹੜਾ ਇੱਕ ਹੋ ਜਾਂਦਾ ਹੈ ਇੱਥੇ ਪ੍ਰਵਾਨ ਹੋ ਜਾਂਦਾ ਦਰਗਾਹ ਜੀ ਦੀ ਭਗਤੀ ਹੁਕਮ ਹੁਕਮ ਦੇ ਵਿੱਚ ਜਿਹੜਾ ਚੱਲਦਾ ਪ੍ਰਵਾਨ ਜਿਹੜਾ ਭਾਣੇ ਦੇ ਵਿੱਚ ਗੁਰ ਕੇ ਚੱਲਦਾ ਪ੍ਰਵਾਨ ਹੋ ਜਾਂਦਾ ਉਹਨੂੰ ਸੀਟ ਮਿਲ ਜਾਂਦੀ ਹੈ ਸਰਪਤ ਇੱਕ ਦਰਸ਼ਨ ਸੋਇਆ ਸੁਪਨੇ ਪਿਆ ਇੱਕ ਕਦੋਂ ਹੋਇਆ ਕੱਲਾ ਕੱਲਾ ਸੰਘਰਸ਼ ਤੇ ਹੋਇਆ ਹੈ ਜਿਹੜਾ ਜਾਗੀ ਜਾਂਦਾ ਉਹ ਜਿਹੜਾ ਜਾਗੀ ਜਾਂਦਾ ਸਾਥਾਂ 'ਚ ਬੈਠਾ ਜਿਹੜਾ ਸੁੱਤਾ ਪਿਆ ਇੱਥੇ ਬਸ ਐਨਾ ਹੀ ਫਰਕ ਹੈ ਸੁਪਨੇ ਵਾਲੇ ਇੱਥੇ ਨੇ ਕੇ ਸੱਚ ਕਰਨ ਜਿਹੜੇ ਜਾਗੂ ਸੱਚਖੰਡ 'ਚ ਬੈਠਾ ਹੋਊ ਸੱਚਖੰਡ ਸਰਬ ਵਿਆਪੇ ਸਰਬ ਵਿਆਪਕ ਹੈ ਉਸੇ ਕਮਰੇ ਜਾਗੇ ਬੈਠੇ ਨੇ ਉਸੇ ਕਮਰੇ ਸੁੱਤੇ ਬੈਠੇ ਨੇ ਸੁਪਨੇ ਵਾਲਿਆਂ ਦੀ ਦੁਨੀਆ ਹੋਰ ਹੈ ਜਾਗਦਿਆਂ ਦੀ ਦੁਨੀਆ ਹੋਰ ਹੈ ਕਮਰੇ ਕੋਈ ਨਹੀਂ ਹੈ ਇੱਕੋ ਕਮਰੇ 'ਚ ਬੈਠੇ ਨੇ ਬੰਦੇ ਸੁੱਤੇ ਪਏ ਨੇ ਇੱਕੋ ਕਮਰੇ 'ਚ ਬੈਠੇ ਜਾਗਦੇ ਨੇ ਸੁੱਤੇ ਪਿਆ ਨੂੰ ਜਿਹਨਾਂ ਨੂੰ ਸੁਪਨਾ ਆ ਰਿਹਾ ਉਹਨਾਂ ਦੀ ਦੁਨੀਆ ਹੋਰ ਹੈ ਜਿਹੜੇ ਜਾਗਦੇ ਨੇ ਉਹਨਾਂ ਦੀ ਦੁਨੀਆ ਹੋਰ ਹੈ ਇੱਕੋ ਦਾ ਹੋਵੇ ਦੁਨੀਆ ਦੋ ਦੁਨੀਆ ਐਵੇਂ ਦੋ ਦੁਨੀਆ ਸਾਡੀ ਇੱਕੋ ਤੋਂ ਬੈਠੇ ਨੇ ਜਾਣਾ ਉਹਨਾਂ ਕਿਸੇ ਨੇ ਕਿਤੇ ਨਹੀਂ ਕਿਤੇ ਸੱਚਖੰਡ ਹੈ ਸੱਚਖੰਡ ਇੱਥੇ ਹੀ ਹੈ ਭਾਵ ਸਾਗਰ ਵੀ ਇੱਥੇ ਹੀ ਹੈ ਗੁਰਮੁਖ ਆਵਣ ਜਾਣ ਤੇ ਜਿੱਤੇ ਹੋਇਆ ਸੱਚਖੰਡ ਨਹੀਂ ਤਾਂ ਕਹਿੰਦੇ ਗੁਰਮੁਖ ਨੂੰ ਜਾਣਾ ਪਊ ਕਿਤੇ ਉਹ ਮੈਂ ਗੁਰਮੁਖ ਦਰਗਾਹ ਚੱਲਿਆ ਉਹ ਕਹਿੰਦਾ ਗੁਰਮੁਖ ਜਨਮ ਸੁਭਾਅ ਦਰਗਾਹ ਚੱਲਿਆ ਉਹਨੇ ਦਰਗਾਹ ਹਿੰਦੂ ਵਾਲੀ ਹੈ ਕਿਤੇ ਉਹ ਇਹਨੂੰ ਬਤਾ ਉਹ ਪਰ ਨਹੀਂ ਕਿਹਨੇ ਕੀ ਲਿਖਤਾ ਗੁਰਮੁਖ ਆਵਣ ਆਉਣਾ ਜਾਣਾ ਘਟ ਹੋਣਾ ਸਮਾਂ ਫਿਰ ਹੋਣਾ ਜਿੱਥੇ ਹੈਗਾ ਉੱਥੇ ਹੀ ਹੋ ਜਾਣਾ ਪੰਜ ਪਾਸ਼ਾ ਕਹਿ ਰਹੇ ਨੇ ਇੱਕ ਘੜੀ ਨਾਲ ਮਿਲਦੇ ਤਾਂ ਜੋ ਹੋਤਾ ਉੱਥੇ ਜੋ ਹੋ ਜਾਂਦਾ ਜੇ ਮਿਲਿਆ ਹੋਇਆ ਤਾਂ ਸਤਜੁਗ ਉੱਥੇ ਹੀ ਸੱਜੂਗਾ ਉੱਥੇ ਹੀ ਕਲਯੁਗ ਅੰਦਰ ਹੀ ਅਵਸਥਾ ਬਦਲਦੀ ਹੋਰ ਕੀ ਹੁਣ ਜੇ ਸਰੀਰ ਹੈ ਤਾਂ ਦੀਦਾ ਲੋਕਾਂ ਨੂੰ ਸਰੀਰ ਨਹੀਂ ਰਦੀਦਾ ਜਿਹੜੇ ਨਹੀਂ ਦੀਦੇ ਉਹ ਸੱਚਖੰਡ ਜਿਹਨੇ ਦੇਵ ਲੋਕ ਜਿਹਨੇ ਜਿਹੜੇ ਦੀਦੇ ਨੇ ਉਹ ਕਲਯੁਗ ਜਿਹਨੇ ਇੱਥੇ ਉਹ ਜ਼ਬਾਨ ਨਹੀਂ ਰੜਕਦਾ ਉਹ ਆਤਮਾ ਕਿਹੜਾ ਰੜਕਦੀ ਹੈ ਤੇ ਸਰੀਰ ਜੋ ਰੜਕਦੀ ਹੈ ਹੁਣ ਕੱਡਾ ਵੀ ਰੜਕਦਾ ਲੱਗਿਆ ਹੋਇਆ ਗੁਰਮੁਖ ਆਵਣ ਜਾਣ ਰਹਾਈ ਉਹਨਾਂ ਜਾਣਾ ਸਭ ਮੁੱਕ ਗਿਆ ਥਿਰ ਹੋ ਗਿਆ ਉਹਦਾ ਕਹਿੰਦੇ ਡੋਲਣ ਦੇ ਰੱਖੋ ਪ੍ਰਭੂ ਥਿਰ ਨਾਰਾਇਣ ਥਿਰ ਗੁਰੂ ਸਿਰ ਸਾਚਾ ਵਿਚਾਰ ਆ ਸਾਡੇ ਵਿਚਾਰ ਨੇ ਫਿਰ ਕਰ ਦੇਣਾ ਬਸ ਪਟੋਲ ਹੋ ਗਿਆ ਧਿਆਨ ਹੈ ਧਿਆਨ ਜਿੱਥੇ ਮਰਜੀ ਲੈ ਧਿਆਨ ਜਿੱਥੇ ਮਰਜੀ ਲੈ ਫਿਰ ਧਿਆਨ ਨਹੀਂ ਜਾਣਾ ਹੁਣ ਵੀ ਧਿਆਨ ਨਹੀਂ ਜਾਂਦਾ ਧਿਆਨ ਜਿੱਥੇ ਮਰਜੀ ਫਿਰ ਆਵੇ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਧ ਜੋਗੀ ਕਹੀਏ ਸੋਈ ਨਿਰਾਲਮ ਕੌਣ ਹੁੰਦਾ ਹੈ ਜੈਸੇ ਜਲ ਵਿੱਚ ਕਬਲ ਨਿਰਾਲਮ ਦਿਰ ਆਲਮ ਦੁਨੀਆ ਵੱਖਰੀ ਹੋਣੀ ਆਲਮ ਵੱਖਰ ਆਲਮ ਸੰਸਾਰ ਨੂੰ ਕਹਿੰਦੇ ਨੇ ਉਰਦੂ ਵਿੱਚ ਉਹਦਾ ਸੰਸਾਰ ਵਖਰ ਦਿਰ ਆਲਮ ਹੈ ਸੰਸਾਰ ਤੋਂ ਪਰੇ ਹੈ ਇਹ ਸੰਸਾਰ ਨਾਲ ਜੁੜਿਆ ਹੋਇਆ ਨਹੀਂ ਹੈ ਸੰਸਾਰ ਤੋਂ ਦੂਰ ਹੈ ਅੱਡ ਵੱਖਰਾ ਆਪ ਮੈਂ ਜਿੱਦਣ ਆਪਣੀ ਮਰਜ਼ੀ ਆਪਣਾ ਭਾਣਾ ਮਟਾਤਾ ਨੇ ਆਪਣੇ ਭਾਣੇ ਚੱਲਦਾ ਜਦੋਂ ਆਪਣਾ ਭਾਣੇ ਚੱਲਣਾ ਹੱਟ ਦੇ ਛੱਡ ਦਿੱਤਾ ਤਿਆਗਤਾ ਗੁਰਕੇ ਭਾਣੇ ਆ ਗਿਆ ਉਹਦੇ ਨਿਰਾਲ ਹੋ ਗਿਆ ਜਿਹੜੇ ਗੁਰਕੇ ਭਾਣੇ 'ਚ ਚੱਲਦੇ ਨੇ ਨਿਰਾਲ ਬਣੇ ਉਹਨਾਂ ਦਾ ਹਾਲ ਉਹ ਜਹਾਜ਼ ਵਿੱਚ ਬਹੁਤ 'ਚ ਬੈਠੇ ਨੇ ਦੂਏ ਸਮੁੰਦਰ 'ਚ ਗੋਤੇ ਖੁੱਦੇ ਨੇ ਜਿਹੜੇ ਗੋਤੇ ਖਾਂਦੇ ਨੇ ਸਮੁੰਦਰ 'ਚ ਉਹਨਾਂ ਦਾ ਆਲਮ ਹੋ ਰਿਹਾ ਜਿਹੜੇ ਜਹਾਜ਼ 'ਚ ਬੈਠੇ ਨੇ ਉਹਨਾਂ ਦੀ ਦੁਨੀਆ ਹੋ ਦੋਏ ਸਮੁੰਦਰ ਚ ਨੇ ਜਹਾਜ਼ ਵਾਲੇ ਸਮੁੰਦਰ ਦੇ ਵਿੱਚ ਹੁੰਦੇ ਹੋਏ ਵੀ ਸਮੁੰਦਰ ਦੀ ਦੋਏ ਸਮੁੰਦਰ ਦੇ ਵਿੱਚ ਨੇ ਜਹਾਜ਼ ਦੀ ਜਹਾਜ਼ ਸਮੁੰਦਰ ਕੇ ਹੈ ਸਮੁੰਦਰ ਦੇ ਵਿੱਚ ਹੁੰਦੇ ਹੋਏ ਵੀ ਸਮੁੰਦਰ ਚ ਦੀ ਜਿਵੇਂ ਹੈਗੇ ਜਹਾਜ਼ ਵਾਲੇ ਐਵੇਂ ਜਿਹੜਾ ਨਿਰਾਲਮ ਗੁਰਮੁਖ ਹੈ ਉਹ ਭਵ ਸਾਗਰ ਚ ਹੁੰਦਾ ਹੋਇਆ ਵੀ ਭਵ ਸਾਗਰ ਦੇ ਵਿੱਚ ਨਹੀਂ ਸਰੀਰ ਚ ਹੁੰਦਾ ਆਇਆ ਵੀ ਸਰੀਰ ਦੇ ਵਿੱਚ ਨਹੀਂ ਜੇ ਰਹਿ ਸਕਦਾ ਭੇਦ ਨਾ ਜਾਣੋ ਮਾਨਸ ਤੇ ਆ ਹਰ ਕਾ ਸੇਵਕ ਸੋਹਰ ਜਿਹਾ ਉਹਦਾ ਸਰੀਰ ਦੇ ਹੁੰਦੇ ਹੀ ਨਰਾਲਮ ਤੇ ਸਰੀਰ ਛੱਡੇ ਤੇ ਤਾਂ ਫਿਰ ਨਰਾਲਮ ਹੈ ਹੀ ਹੈ ਇਹ ਦਿਆਰੀ ਭਗਤੀ ਹੈ ਦਿਆਰੀ ਗੱਲ ਹੈ ਇਹ ਕੋਈ ਵਿਆਖਿਆ ਕਿਤੇ ਹੈ ਨਹੀਂ ਇਹਦੀ ਕਿਸੇ ਮਤ ਜਿਹਦੀ ਵਿਆਖਿਆ ਨਹੀਂ ਔਰ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੇ ਬਾੜਾ ਫੇਰਨ ਵਾਲੇ ਨਹੀਂ ਕਰ ਸਕਦੇ ਕਿਉਂ ਉਹਨਾਂ ਨੇ ਤਾਂ ਹੋਰੇ ਕੋ ਸੁਣਿਆ ਹੈ ਸਵਾਦੀ ਵਾਲੇ ਨਹੀਂ ਕਰ ਸਕਦੇ ਉਹਨਾਂ ਨੇ ਪੜ੍ਹਾਈ ਹੋਰ ਪੜ੍ਹੀ ਹੋਈ ਹੈ ਜੋ ਪ੍ਰਚਲਿਤ ਮੱਤਾਂ ਦੀਆਂ ਹਿੰਦੁਸਤਾਨ ਦੀਆਂ ਉਹ ਪ੍ਰਚਲਿਤ ਮੱਤਾਂ ਹੀ ਨੇ ਸਾਡੇ ਕੋਲ ਸੁਣੀਆਂ ਸੁਣਾਈਆਂ ਹੋਈਆਂ ਸੰਸਾਰ 'ਚ ਗੁਰਬਾਣੀ ਦਾ ਅਸੀਂ ਪੜ੍ਹਦੇ ਹੀ ਪੜ੍ਹਦੇ ਹਾਂ ਗੁਰਬਾਣੀ ਦੀ ਮਤ ਇੱਕ ਵੱਖਰੀ ਡਿਆਰੀ ਮਤ ਹੈ ਪੂਰੇ ਸੋਲੂਸ਼ਨ ਹੱਲ ਛੁੱਟਣ ਦੀ ਵਿਧੀ ਪੂਰੀ ਸਮਝਾਤੀ ਬਾਕੀ ਤਾਂ ਛੁੱਟਣ ਦੀ ਵਿਧੀ ਦੀ ਗੱਲ ਹੀ ਨਹੀਂ ਕਰਦੀ ਕੋਈ ਮਤ ਗੁਰੂ ਬਣ ਗਿਆ ਬਾੜਾ ਦੇਤੀ ਚਲ ਵੇ ਜਾ ਮਾਲਾ ਫੇਰ ਲੈ ਤੂੰ ਜੇ ਮੈਂ ਮਾਲਾ ਫੇਰਦੀ ਮੈਂ ਬੋਲ ਲੈ ਕੇ ਫੇਰ ਲੂਗਾ ਤਾਂ ਕਰ ਤੇਰੇ ਹੱਥੋਂ ਦਿੱਤੀ ਮਾਲਾ ਕੋਈ ਜਾ ਤੂੰ ਦੱਸ ਤੈਨੂੰ ਕੀ ਪ੍ਰਾਪਤ ਹੋਇਆ ਗੁਰ ਪ੍ਰਸਾਦ ਭਰਮ ਦਾ ਨਾਸ ਹੈ ਜੇ ਤੈਂ ਭਰਮ ਦਾ ਨਾਸ ਕਰ ਲਿਆ ਤੇਰੇ ਉਪਦੇਸ਼ ਨਾਲ ਮੇਰੇ ਭਰਮ ਘਟਣਾ ਚਾਹੀਦਾ ਨਾਸ ਵੀ ਉਹ ਘਟਣਾ ਚਾਹੀਦਾ ਉਹ ਨਹੀਂ ਕੋਈ ਕਰ ਰਿਹਾ ਆਪਣੇ ਜਿਹੜੇ ਜਿਹਨਾਂ ਨੂੰ ਅਸੀਂ ਗੁਰੂ ਵਿਅਕਤੀ ਕਹਿੰਦੇ ਹਾਂ ਹੋ ਸਕਦਾ ਪਿੱਛੋਂ ਕਹਿਣ ਲੱਗੇ ਹੋਈਏ ਉਦੋਂ ਨਾ ਪਾਉਂਦੇ ਹੁਣ ਉਹ ਖਾਲਾ ਉਹਦੇ ਪ੍ਰਚਲਨ ਸੀ ਉਦੋਂ ਉਹ ਗਿਆਨ ਦਿੰਦੇ ਸੀ ਸਾਰਿਆਂ ਨੂੰ ਜੇ ਗਿਆਨ ਨਹੀਂ ਦਿੰਦੇ ਸੀ ਨਾ ਤਾਂ ਧਰਮ ਬੰਦੇ ਨਹੀਂ ਸੀ ਜੈ ਗਿਆਨ ਤਾਂ ਧਰਮ ਆਪਦੇ ਗਿਆਨ ਨੇ ਦਿੱਤਾ ਸਾਨੂੰ ਹੋਰ ਕੀ ਇਹ ਉਦੋਂ ਜਵਾਨੀ ਕਹਿੰਦੇ ਸੀਗੇ ਬੋਲ ਕੇ ਸਮਝਾਉਂਦੇ ਤੇ ਫਿਰ ਜਾਣੀ ਲੈ ਕੇ ਭਾਈ ਉਹਨਾਂ ਨੇ ਕਹਾ ਵੀ ਕੋਈ ਹੋਰ ਉਲਟਾ ਪੁਲਟਾ ਉਪਦੇਸ਼ ਨਾ ਦੇਣ ਲੱਗ ਜਾਣ ਲਿਖ ਕੇ ਦੇ ਵੀ ਤੁਸੀਂ ਆਪ ਵਿਚਾਰਿਓ ਆਪਣੇ ਦੂਆ ਗਲਤ ਉਪਦੇਸ਼ ਪੜ ਕੇ ਗਲਤ ਗਲਤ ਕਰਦੇ ਹੀ ਨੇ ਕਿੰਨੇ ਲੋਕ ਨੇ ਗਲਤ ਗੁਰਬਾਣੀ ਪੜ ਕੇ ਗਲਤ ਉਪਦੇਸ਼ ਦੇ ਰਹੇ ਜਾਣ ਬੁੱਝ ਕੇ ਗਲਤ ਦੇ ਰਹੇ ਨੇ ਦੱਸ ਦੋ ਉਹਨਾਂ ਨੂੰ ਠੀਕ ਫੇਰ ਵੀ ਨਹੀਂ ਦੇ ਰਹੇ ਬਲੈਕਮੇਲਿੰਗ ਕਰਦੇ ਨੇ ਇਹ ਆ ਜੋ ਉਹਨਾਂ ਨੇ ਗਾਂ ਗੁਰੂਆਂ ਨੇ ਕਹਿਤਾ ਉਹ ਕਹਿੰਦੇ ਵੀ ਸਾਡੀ ਹੁਣ ਬੇਇੱਜ਼ਤੀ ਹੈ ਜੇ ਅਸੀਂ ਹੁਣ ਬੋਲ ਲਿਆ ਪ੍ਰੈਸਟੀਜ ਬਣਾ ਲਿਆ ਉਹਨਾਂ ਨੇ ਸਾਨੂੰ ਕਹਿਣਗੇ ਵੀ ਇਹਨਾਂ ਦੇ ਗੁਰੂ ਨੂੰ ਕੁਝ ਆਉਂਦਾ ਨਹੀਂ ਸੀ ਰਾਧਾ ਸੌਂਪੀ ਹੋਏ ਹੋਰ ਕਈ ਵੈਰਾਈਟੀਆਂ ਰਾਧਾ ਸੌਂਦੀ ਹੁੰਦੀ ਮੰਨਣ ਨੂੰ ਤਿਆਰ ਦੀ ਉਹ ਜੋੜੀ ਤੇ ਮੰਨ ਵੀ ਲੈਂਦੇ ਨੇ ਸਾਹਮਣੇ ਮੰਨਣ ਨੂੰ ਤਿਆਰ ਨਹੀਂ ਵੀ ਸਾਨੂੰ ਘਟਿਆ ਜੇ ਲੋਕ ਧਰਮ ਦੇ ਵਿੱਚ ਘਟਿਆ ਵਧੀਆ ਦੀ ਕੀ ਗੱਲ ਇਹ ਤਾਂ ਹੋਵੇ ਜਿਹੜੀ ਚੀਜ਼ ਛੱਡਣੀ ਸੀ ਇਹ ਤਾਂ ਛੱਡਣੀ ਨਹੀਂ ਇਹ ਤਾਂ ਹੋਵੇ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਥ ਜੋਗੀ ਗਈ ਹੈ ਜਿੰਨਾ ਚਿਰ ਆਪਣੀ ਹੁਬੇ ਵਟਾਉਂਦਾ ਨਹੀਂ ਨਿਰਾਲਮ ਨਹੀਂ ਹੋ ਸਕਦਾ ਉਹਨਾਂ ਜਦ ਸੰਸਾਰ ਤੋਂ ਵੱਖਰਾ ਨਹੀਂ ਹੋ ਸਕਦਾ ਸੰਸਾਰ ਤੋਂ ਵੱਖਰਾ ਹੋਊਗਾ ਜਦੋਂ ਤੇਰੀ ਮੇਰੀ ਮਿਟ ਗਈ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਆਜ ਇਤਨਾ ਸਰਾ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਫਿਰ ਉਹ ਗਿਆਨ ਆਉਂਦਾ ਜਿਹੜਾ ਕਾਲ ਸਵਾਰਦਾ ਤੇ ਮੇਰੀ ਮੇਰੀ ਮਿਟ ਜਾਂਦੀ ਹੈ ਫਿਰ ਭਰੋਸਾ ਹੁੰਦਾ ਭਰੋਸਾ ਹੀ ਪ੍ਰਭ ਹੈ ਭਰੋਸਾ ਨਾ ਬਹੁਤ ਬੜੀ ਚੀਜ਼ ਹੈ ਉਹ ਭਰੋਸਾ ਪ੍ਰਭ ਹੈ ਕਾਸਵਾਲ ਭਰੋਸੇ ਤੇ ਬਿਨਾ ਕਾਲ ਨਹੀਂ ਸੁਣਾ ਅੰਦਰ ਸਾਜ ਜੋਗੀ ਗਈ ਹੈ ਸੋਈ ਅੰਦਰ ਸਾਜ ਜਾਂ ਅੰਦਰ ਸੱਚ ਹੈ ਜੋਗੀ ਕਹੀਏ ਸੋਈ ਉਹ ਜੁੜਿਆ ਹੋਇਆ ਉਹਨੂੰ ਜੋਗੀ ਕਹਿੰਦੇ ਨੇ ਜੋਗ ਮਤ ਦੇ ਖਿਲਾਫ ਨਹੀਂ ਗਾਇਆ ਗੁਰੂ ਨਾਨਕ ਪਰ ਜੋਗੀ ਹੋਵੇ ਜੋਗੀ ਇੱਕ ਹੁੰਦਾ ਸਾਬ ਸੂਰਤ ਹੁੰਦਾ ਜੁੜੇ ਹੋਏ ਨਾਲ ਜੋਗੀ ਨਹੀਂ ਤਾਂ ਜੇ ਜੋਗੀ ਨਹੀਂ ਵਿਦਾਲ ਹੈ ਜੋਗੀ ਕਾ ਸਾਬ ਸੂਰਤ ਹੈ ਜੇ ਜੋਗੀ ਨਹੀਂ ਵਿਦਾਲ ਹੈ ਫਿਰ ਜੋਗੀ ਹੈ ਸਾਬ ਸੂਰਤ ਹੈ ਦਸਤਾਰ ਸਰ ਉਹ ਤੇ ਕਿਰਪਾ ਪਰਮੇਸ਼ਰ ਦੀ ਤਾਂ ਇੱਕ ਹੋਇਆ ਇੱਕ ਹੋਇਆ ਰਹਿਣਾ ਨਹੀਂ ਹੈ ਆਪ ਗੱਤੋਂ ਨਰਮਾਇਲ ਉਪਜੇ ਗੁਰੂ ਨਾਨਕ ਖੁਦ ਜੋਗੀ ਹੈ ਅਸਲੀ ਯੋਗੀ ਹੈ ਇਹ ਕਹਿੰਦੇ ਨੇ ਕਰਮ ਯੋਗੀ ਕਰਮ ਯੋਗੀ ਕੀ ਹੁੰਦਾ ਦੁਬਾਰਾ ਉਸ ਕਰ ਲਿਆ ਕਰਮ ਯੋਗੀ ਕਰਮ ਨਾਲ ਜੁੜਿਆ ਹੈ ਸੰਸਾਰੀ ਆਦਮੀ ਨਰਕ ਵਿੱਚ ਨਿਵਾਸ ਕਰਨ ਵਾਲਾ ਕਰਮ ਜੋਗੀ ਦਾ ਨਰਕੀ ਜੀਵ ਹੁੰਦਾ ਮੇਰੀ ਕਰਮ ਭੂਮੀ ਕਿਹੜੇ ਵਿਦਵਾਨਾਂ ਦੇ ਘੜੇ ਦਾ ਕਰਮ ਜੋਗੀ ਹੁੰਦਾ ਜਿਹੜਾ ਉਹ ਮਾਇਆਦਾਰੀ ਹੁੰਦਾ ਤਾਂ ਮਾਇਆਦਾਰੀ ਅੰਨਾ ਬੋਲਾ ਇਹ ਯੋਗੀ ਉਹ ਹੈ ਕਰਮ ਯੋਗੀ ਹੁੰਦਾ ਹੀ ਨਹੀਂ ਕਰਮ ਯੋਗੀ ਨੈਗੇਟਿਵ ਲਫ਼ਜ਼ ਹੈ ਕਰਮ ਕਰਦਾ ਯੋਗ ਵਾਸਤੇ ਯੋਗੀ ਜਿਹੜੇ ਸੀ ਉਹ ਵੀ ਕਰਮ ਯੋਗੀ ਆਪਣੇ ਆਪ ਨੂੰ ਨਹੀਂ ਕਹਿੰਦੇ ਇਹਦੇ ਤਾਂ ਉਹ ਵੀ ਸਿਆਣੇ ਸੀ ਯੋਗੀ ਕਹਿੰਦੇ ਨਹੀਂ ਆਪਣੇ ਆਪ ਨੂੰ ਕਰਮ ਯੋਗੀ ਕਹਿੰਦੇ ਕਰਮ ਯੋਗੀ ਲਫ਼ਜ਼ ਨਹੀਂ ਆਇਆ ਹੋਇਆ ਕਰਮ ਯੋਗੀ ਕਹਿੰਦੇ ਨੇ ਸਾਧਨ ਵੇਰੀ ਦਾ ਹੀ ਸੰਸਾਰੀ ਕੰਮਾਂ ਨਾਲ ਜੁੜੇ ਹੋਏ ਸੰਸਾਰ ਨਾਲ ਜੁੜੇ ਹੋਏ ਸੰਸਾਰੀ ਆਦਮੀ ਨੂੰ ਕਰਮ ਯੋਗੀ ਕਹਿੰਦੇ ਸਾਰੇ ਕਰਮ ਯੋਗੀ ਨੇ ਕਿਹੜਾ ਨਹੀਂ ਕਰਮ ਯੋਗੀ ਜਿਹੜਾ ਜਿਹੜੇ ਕਿਤੇ ਨੇ ਜੁੜਿਆ ਹੋਇਆ ਉਹਦਾ ਕਰਮ ਯੋਗੀ ਆ ਉਹ ਕਹਿੰਦੇ ਕੰਮ ਖਤਮ ਹੋ ਨੇ ਕੰਮ ਤੇ ਉਹ ਤਾਂ ਚਲੋ ਕਰਮ ਯੋਗੀ ਤਾਂ ਹੈ ਨਾ ਜਿਹੜਾ ਹੱਥ ਪੈਰ ਤੱਕ ਕੰਮ ਕਰਦਾ ਹੈ ਮਨ ਕਰਕੇ ਜੁੜਿਆ ਹੋਇਆ ਨਹੀਂ ਕੰਮ ਨਾਲ ਹੱਥ ਪੈਰ ਕਰ ਕਬੂ ਸਭ ਚੀਜ਼ ਨਾਲ ਜੁੜਨਾ ਉਹ ਕਰਮ ਜੋਗੀ ਕਰਮ ਜੋਗੀ ਕਿੱਥੇ ਉਹ ਤਾਂ ਕਰਮ ਕਰਦਾ ਹੈ ਕਰਮ ਕਰਦੇ ਹੋਏ ਨੇ ਕਾਬੀ ਕਾਮਨਾ ਕੋਈ ਜੋ ਕਰਮ ਚੋ ਕੀ ਮਿਲੂਗਾ ਕੀ ਨਹੀਂ ਮਿਲੂਗਾ ਉਹ ਨਹੀਂ ਪਤਾ ਆ ਨੂੰ ਵੀ ਕੀ ਪਤਾ ਜਿਹੜਾ ਕੰਮ ਕਰਦੇ ਆ ਵੀ ਉਹਦਾ ਰਿਜ਼ਲਟ ਕੀ ਹੋਊ ਪਤਾ ਹੁੰਦਾ ਜੇ ਪਤਾ ਹੀ ਨਹੀਂ ਸਾਨੂੰ ਤਾਂ ਫਿਰ ਉਹਦਾ ਬਹੁਤਾ ਧਿਆਨ ਰੱਖਣ ਦਾ ਵੀ ਕੀ ਹੈ ਜੋ ਰਿਜ਼ਲਟ ਆਦਾ ਹੋਏ ਜਾਵੇ